ਰਾਮ ਕਲੀ ਮਹੱਲਾ ਪੰਜਵਾ ਬੀਜ ਮੰਤਰ ਹਰ ਕੀਰਤਨ ਗਾਓ ਆਗਿਆ ਮੇਰੀ ਨਿਥਾਵੇ ਥਾਓ ਗੁਰ ਪੂਰੇ ਕੀ ਚਰਨੀ ਲਾਗ ਜਨਮ ਜਨਮ ਕਾ ਸੋਇਆ ਜਾਗ ਹਰਿ ਹਰਿ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੈ ਵਾਸੈ ਭਉ ਜਲ ਪਾਰ ਪਰ ਲਾ ਰਹਾਓ ਨਾਮ ਨਿਧਾਨ ਧਿਆਏ ਮਨ ਅਟਲ ਤਾ ਛੂਟੈ ਮਾਇਆ ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾ ਤੇਰਾ ਹੋਏ ਨਿਰਮਲ ਜੀਓ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰਿ ਭਗਤ ਨਹੀਂ ਛੁਟਕਾਰਾ ਸੋ ਹਰਿ ਭਜਨ ਸਾਧ ਕੈ ਸੰਗ ਮਨ ਤਨ ਰਾਪੈ ਹਰ ਕੈ ਰੰਗ ਛੋਟ ਸਿਆਨ ਬਹੁ ਚਤੁਰਾਈ ਮਨ ਬਿਨ ਹਰ ਨਾਵੈ ਜਾਇ ਨਾ ਕਾਈ ਦਇਆ ਤਾਰੀ ਗੋਵਿੰਦ ਗੋਸਾਈ ਹਰਿ ਹਰਿ ਨਾਨਕ ਟੇਕ ਟਿਕਾਈ ਰਾਮ ਕਲੀ ਮਹੱਲਾ ਪੰਜਵਾ ਸੰਤ ਕੈ ਸੰਗ RAM ਕੇਲ ਆਗੈ ਜਮ ਸਿਓ ਹੋਏ ਨਾ ਮੇਲ ਅਹ ਬੋਧਿਕਾ ਕਾ ਭਇਆ ਬਿਨਾਸ਼ ਦੁਰਮਤਿ ਹੋਈ ਸਗਲੀ ਨਾਸ RAM ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅਹੰਕਾਰ ਨਾ ਕਾਜੈ ਕੁਸਲ ਸੇਤੀ ਘਰ ਜਾਹੇ ਪੰਡਿਤ ਰਹਾਉ ਹਰ ਕਾ ਜਸ ਨਿਧ ਲੀਆ ਲਾਭ ਪੂਰਨ ਭੈ ਮਨੋਰਥ ਸਾਬ ਦੁਖ ਨਾਠਾ ਸੋ ਕਰਮ ਹੈ ਆਇਆ ਸੰਤ ਪ੍ਰਸਾਦ ਕਮਲ ਬਿਗਸਾਇਆ ਨਾਮ ਰਤਨ ਜਿਨ ਪਾਇਆ ਦਾਨ ਤਿਸ ਜਨ ਹੋਏ ਸਗਨ ਨਿਧਾਨ ਸੰਤੋਖ ਆਇਆ ਮਨ ਪੂਰਾ ਪਾਏ ਫੇਰ ਫਿਰ ਮਾਗਨ ਕਾਹੇ ਜਾਏ ਹਰ ਕੀ ਕਥਾ ਸੁਨਤ ਪਵਿੱਤ ਜਿਹਵਾ ਬਖਤ ਪਾਈ ਗਤਿ ਮਾਤੇ ਸੋ ਪਰਵਾਨ ਜਿਸ ਹਿਰਦੈ ਵਸਾਈ ਨਾਨਕ ਤੇ ਜਾਨੂ ਤੁਮ ਭਾਈ RAM ਕਲੀ ਮਹੱਲਾ ਪੰਜਵਾ ਗਹੁ ਕਰ ਪਖਰੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨੀ ਸਾਥਿ ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਣੀ ਆਏ ਪਈ ਸੁਣ ਸੰਤਹੁ ਨਿਰਮਲ ਵਿਚਾਰ RAM ਨਾਮ ਬਿਨ ਗਤ ਨਹੀਂ ਕਾਈ ਗੁਰ ਪੂਰਾ ਭੇਟ ਤੂ ਧਾਰ ਰਹਾਓ जब उसको कोई देवै मान तब आपस ऊपर रखै गुमान जब उसको कोई मन पर हरै तब सेवक सेवा करै मुख बेर आवै अंत ठगावै एक ठौर ओह कही न समावै उन मोहे बहुते ब्रह्मंड राम जनी कीनी खंड खंड ਜੋ ਮਾਗੈ ਸੋ ਭੂਖਾ ਰਹੈ ਇਸ ਸੰਗ ਰਾਚੈ ਸੋ ਕਛੂ ਨ ਲਹੈ ਇਸੈ ਤਿਆਗ ਸਤ ਸੰਗਤ ਕਰੈ ਵੱਡ ਭਾਗੀ ਨਾਨਕ ਉਹ ਤਰੈ RAM ਕਲੀ ਮਹੱਲਾ ਪੰਜਵਾ ਆਤਮ ਰਾਮ ਸਰਮ ਮੈਂ ਪੇਖ ਪੂਰਨ ਪੂਰ ਰਹਾ ਪ੍ਰਵੇਕ ਰਤਨ ਮੋਲਡ ਦੇ ਮੈਂ ਜਾਨ ਆਪਣੀ ਵਸਤ ਤੂੰ ਆਪ ਪਛਾਨ ਪੀ ਅੰਮ੍ਰਿਤ ਸੰਤਨ ਪ੍ਰਸਾਦ ਵੱਡੇ ਭਾਗ ਹੋਵੇ ਤਉ ਪਾਈਐ ਬਿਨ ਜੀਵਾ ਕਿਆ ਜਾਣੈ ਸਵਾਦ ਰਹਾਉ 8-10 ਬੇਸੁਰੇ ਕਹ ਡੋਰਾ ਕੋਟ ਪ੍ਰਗਾਸ ਨਾ ਦਿਸੈ ਅੰਧੇਰਾ ਪਸ਼ੂ ਪ੍ਰੀਤ ਘਾਸ ਸੰਗ ਰਚੈ ਜਿਸ ਨਹੀਂ ਬੁਝਾਵੈ ਸੋ ਕਿਤ ਬਿਦ ਬੁਝੈ ਜਾਣਨ ਹਾਰ ਰਹਾ ਪ੍ਰਭ ਜਾਣੀ ਹੋਤ ਪੂਤ ਭਗਤਨ ਸੰਗਾਨੇ ਬਿਕਸ ਬਿਕਸ ਆਪਣਾ ਪ੍ਰਭ ਗਾਵਹਿ ਨਾਨਕ ਤਿਨ ਜਮ ਨੇੜ ਨ ਆਵਹਿ ਰਾਮ ਕਲੀ ਮਹੱਲਾ ਪੰਜਵਾ ਦੀਨੋ ਨਾਮ ਕੀਓ ਪਵਿੱਤ ਹਰ ਤਨ ਰਾਸ ਨਿਰਾਸ ਇਹ ਬਿਤ ਕਾਟੀ ਬੰਧ ਹਰ ਸੇਵਾ ਲਾਏ ਹਰ ਹਰ ਭਗਤ ਰਾਮ ਗੁਣ ਗਾਏ ਬਾਜੇ ਅਨਹਦ ਬਾਜਾ ਰਸਕ ਰਸ ਗੁਣ ਗਾਵੇ ਹਰ ਜਨ ਆਪਣਾ ਗੁਰਦੇਵ ਨਿਵਾਜਾ ਰਹਾਓ ਆਏ ਬਨਿਓ ਪੂਰਬਲਾ ਭਾਗ ਜਨਮ ਜਨਮ ਕਾ ਸੋਇਆ ਜਾਗ ਗਈ ਗਿਲਾਨ ਸਾਧ ਕੈ ਸੰਗੇ ਮਨ ਤਨ ਰਾਤੋ ਹਰ ਕੈ ਰਾਂਗੇ ਰਾਖੇ ਰਾਖਣ ਹਾਰ ਦਇਆਲ ਨਾ ਕੀ ਸੇਵਾ ਨਾ ਕੀ ਘਾਲ ਕਰ ਕਿਰਪਾ ਪ੍ਰਭ ਕੀਨੀ ਦਇਆ ਮੂੜਤ ਦੁਖ ਮੈਂ ਕਾਢ ਲਿਆ ਸੁਣ ਸੁਣ ਉਪਦਿਓ ਮਨ ਮੈਂ ਚਾਉ ਆਠ ਪਾਰ ਹਰ ਕੇ ਗੁਣ ਗਾਉ ਗਾਵਤ ਗਾਵਤ ਪਰਮ ਗਤ ਪਾਈ ਗੁਰ ਪ੍ਰਸਾਦ ਨਾਰਕ ਲਿਵ ਲਾਈ RAM ਕਲੀ ਮਹੱਲਾ ਪੰਜਵਾ ਕੌਡੀ ਬਦਲਾ ਤਿਆਗੈ ਰਤਨ ਛੋੜ ਜਾਏ ਤਾਹੂ ਕਾ ਜਤਨ ਸੋ ਸੰਚੈ ਜੋ ਹੋਛੀ ਬਾਤ ਮਾਇਆ ਮੋਹਿਆ ਟੇਢੋ ਜਾਤ ਅਭਾਗੇ ਤੈ ਲਾਜ ਨਾਹੀ ਸੁਖ ਸਾਗਰ ਪੂਰਨ ਪਰਮੇਸ਼ਰ ਹਰਿ ਨਾ ਚੇਤਿਓ ਮਨ ਮਾਹੀ ਰਹਾਉ ਅੰਮ੍ਰਿਤ ਕੌਰਾ ਵਿਖਿਆ ਮੀਠੀ ਸਾਖਤ ਕੀ ਵਿਦਨੈ ਨਾ ਡੀਠੀ ਕੂੜ ਕਪਟ ਅਹੰਕਾਰ ਵੀ ਜਾਨਾ ਨਾਮ ਸੁਣਤ ਜਨ ਬਿਛੂ ਅਡਸਾਨਾ ਮਾਇਆ ਕਾਰਨ ਸਦੀ ਝੂਰੈ ਮਨ ਮੁਖ ਕਵਹਿ ਨਾ ਉਸਤਤ ਕਰੈ ਨਿਰਭਉ ਨਿਰੰਕਾਰ ਦਾਤਾਰ ਤਿਸ ਸੋ ਪ੍ਰੀਤ ਨ ਕਰੈ ਗਵਾਰ ਸਭ ਸਾਹ ਤੇ ਸਾਚਾ ਸਾਹੁ ਵੇ ਮੋਤਾ ਪੂਰਾ ਪਾਤ ਪਾਤਸ਼ਾਹੋ ਮੋਹ ਮਗਨ ਲਪਟੋ ਪ੍ਰਭ ਗ੍ਰਹ ਨਾਨਕ ਤਰਿਐ ਤੇਰੀ ਮਿਹਰ ਰਾਮ ਕਲੀ ਮਹੱਲਾ ਪੰਜਵਾ ਰਾਇਣ ਦਿਸ ਜਪੋ ਹਰਿ ਨਾਉ ਆਗਾ ਦਰਗਾ ਪਾਉ ਥਾਉ ਸਦਾ ਆਨੰਦ ਨ ਹੋਈ ਸੋਗ ਕਬਹੂ ਨਾ ਵਿਆਪੈ ਹੋ ਮੈ ਰੋਗ ਖੋਜਹੁ ਸੰਤੋ ਹਰਿ ਬ੍ਰਹਮ ਗਿਆਨੀ ਬਿਸਮਨ ਬਿਸਮ ਭਏ ਬਿਸਮਾਦਾ ਪਰਮ ਗਦ ਪਾਵੈ ਹਰਿ ਸਿਮਰ ਪ੍ਰਾਨੀ ਰਹਾਉ ਗਨ ਮਿਲ ਦੇਖੋ ਸਗਲ ਵਿਚਾਰੇ ਨਾਮ ਬਿਨਾ ਕੋ ਸਕੈ ਨਾ ਤਾਰੇ ਸਗਲੋ ਭਾਵ ਨ ਚਾਲੈ ਸੰਗ ਭਵਜਲ ਜਲ ਤਰਿਐ ਪ੍ਰਭ ਕੈ ਰੰਗੇ ਦੇਹੀ ਧੋਏ ਨ ਉਤਰੈ ਮੈਲ ਹਉਮੈ ਵਿਆਪੈ ਦੁਬਦਾ ਫੈਲ ਹਰਿ ਹਰਿ ਔਖ ਜੋ ਜਨ ਖਾਏ ਤਾ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਾਰ ਬ੍ਰਹਮ ਦਇਆਲ ਮਨ ਤੇ ਕਭੋ ਨਾ ਬਿਸਰ ਗੋਪਾਲ ਤੇਰੇ ਦਾਸ ਕੀ ਹੋਵਾ ਧੂਰੇ ਨਾਨਕ ਕੀ ਪ੍ਰਭ ਸਰਦਾ ਪੂਰੇ RAM ਕਲੀ ਮਹੱਲਾ ਪੰਜਵਾ ਤੇਰੀ ਸ਼ਰਨ ਪੂਰੇ ਗੁਰਦੇਵ ਤੂੰ ਬਿਨ ਦੂਜਾ ਨਾਹੀ ਕੋਏ ਤੂੰ ਸਮਰੱਥ ਪੂਰਨ ਪਾਰ ਬ੍ਰਹਮ ਸੋ ਧਿਆਏ ਪੂਰਾ ਜਿਸ ਕਰਮ ਤਰਨ ਤਾਰਨ ਪ੍ਰਭ ਤੇਰੋ ਨਾਉ ਏਕਾ ਸ਼ਰਨ ਗਈ ਮਨ ਮੇਰਾ ਤੂੰ ਬਿਨ ਦੂਜਾ ਨਾਹੀ ਠਾਉ ਰਹਾਉ ਜਪ ਜਪ ਜੀਵਾ ਤੇਰਾ ਨਾਉ ਆਗੈ ਦਰਗਾ ਪਾਵ ਠਾਉ ਦੂਖ ਅੰਧੇਰਾ ਮਨ ਤੇ ਜਾਏ ਦਰੁਦ ਬਿਨ ਸਹਿ ਰਾਚੈ ਹਰਿ ਨਾਏ ਚਰਨ ਕਮਲ ਸਿਉ ਲਾਗੀ ਪ੍ਰੀਤ ਗੁਰ ਪੂਰੇ ਕੀ ਨਿਰਮਲ ਰੀਤ ਭਉ ਪਾਗਾ ਨਿਰਭਉ ਮਨ ਬਸੈ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਕੋਟ ਜਨਮ ਕੇ ਕਾਟੇ ਫਾਹੇ ਪਾਇਆ ਲਾਭ ਸਚਾ ਤਨ ਲਾਹੇ ਤੋਟ ਨ ਆਵੈ ਅਖੁੱਟ ਭੰਡਾਰ ਨਾਨਕ ਭਗਤ ਸੋਹੈ ਹਰਿ ਦੁਆਰ ਰਾਮ ਕਲੀ ਮਹੱਲਾ ਪੰਜਵਾ ਰਤਨ ਜਵੇਹਰ ਨਾਮ ਸਤ ਸੰਤੋਖ ਗਿਆਨ ਸੂਖ ਸਹਾਇ ਦਇਆ ਕਾ ਪੋਤਾ ਹਰਿ ਭਗਤਾ ਹਵਾਲੇ ਹੋਤਾ ਮੇਰੇ RAM ਕੋ ਭੰਡਾਰ ਖਾਤ ਖਰਚ ਕੈ ਟੋਟ ਨ ਆਵੇ ਅੰਤ ਨਹੀਂ ਹਰ ਪਾਰਾਵਾਰ ਰਹਾਓ ਕੀਰਤਨ ਨਿਰਮੋਲ ਗਹੀਰਾ ਆਨੰਦ ਗੁਣੀ ਗਹੀਰਾ ਅਨੰਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਪੂੰਜੀ ਸੁਨ ਸਮਾਦ ਗੁਖਾ ਤਹ ਆਸਨ ਕੇਵਲ ਬ੍ਰਹਮ ਪੂਰਨ ਤਹ ਬਾਸਨ ਭਗਤ ਸੰਗ ਪ੍ਰਗੋਸ਼ਟ ਕਰਤ ਤਹਾਰਖ ਨਾ ਸੋਗ ਨਾ ਜਨਮ ਨਾ ਮਰਤ ਕਰ ਕਿਰਪਾ ਜਿਸ ਆਪ ਦਿਵਾਇਆ ਸਾ ਸੰਗ ਤਿਨ ਹਰ ਧਨ ਪਾਇਆ ਦਇਆਲ ਪੁਰਖ ਨਾਨਕ ਅਰਦਾਸ ਹਰ ਮੇਰੀ ਵਰਤਣ ਹਰ ਮੇਰੀ ਰਾਸੇ RAM ਕਲੀ ਮਹੱਲਾ ਪੰਜਵਾ ਮਹਿਮਾ ਨ ਜਾਣੈ ਭੇਦ ਬ੍ਰਹਮੇ ਨਹੀਂ ਜਾਣੈ ਭੇਦ ਅਵਤਾਰ ਨ ਜਾਣੈ ਅੰਤ ਪਰਮੇਸ਼ਰ ਪਾਰ ਬ੍ਰਹਮ ਬੇਅੰਤ ਆਪਣੀ ਗਤ ਆਪ ਜਾਣੈ ਸੁਣ ਸੁਣੀ ਅਵਰ ਬਖਾਨੈ ਰਹਾਓ ਸੰਕਰਾ ਨਹੀਂ ਜਾਣੈ ਭੇਵ ਖੋਜ ਤਿਹਾਰੇ ਦੇਵ ਦੇਵਿਆ ਨਹੀਂ ਜਾਣੈ ਮਰਮ ਸਭ ਉਪਰ ਅਲਖ ਪਾਰ ਬ੍ਰਹਮ ਆਪਣਾ ਰੰਗ ਕਰਤਾ ਕੇਲ ਆਪ ਵਿਛੋਰੈ ਆਪੇ ਮੇਲ ਇੱਕ ਪਰਮੇ ਇੱਕ ਭਗਤੀ ਲਾਏ ਆਪਣਾ ਕੀਆ ਆਪ ਜਣਾਏ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਪੇਖੈ ਆਖੀ ਨਹੀਂ ਦੇਪ ਤਿਸ ਪੁਨ ਨਾ ਪਾਪੇ ਨਾਨਕ ਕਾ ਪ੍ਰਭ ਆਪੇ ਆਪੇ ਰਾਮ ਕਲੀ ਮਹੱਲਾ ਪੰਜਵਾ किछु काज न कियो जाने सुरत मत नाही किस ज्ञाने जाप ताप सील नहीं धर्म किसु ना जानो कैसा कर्म ठाकुर प्रीतम प्रभ मेरे तुझ बिन दूजा वरना कोई भूला चूका प्रभ तेरे रहाओ रिद्ध न बुद्ध न सिद्ध प्रगास बिखा ब्याद के गा महबास करण हार मेरे प्रवेक नाम तेरे की मन मह टेक सुन सुन जीवाओ मन ਇਹੋ विश्राम पाप खंडन प्रभ तेरो नाम ਤੂੰ ਅਗਨਤ ਜੀਅਗਾ ਦਾਤਾ ਜਿਸਹਿ ਜਣਾਵੈ ਤਿਨ ਤੂ ਜਾਤਾ ਜੋ ਉਪਾਇਓ ਤਿਸ ਤੇਰੀ ਆਸ ਸਗਲ ਰਾਧੈ ਪ੍ਰਭ ਗੁਣਤਾਸ ਨਾਨਕ ਦਾਸ ਤੇਰਾ ਕੁਰਬਾਨ ਬੇਅੰਤ ਸਾਹਿਬ ਮੇਰਾ ਮਿਹਰਵਾਨ ਰਾਵ ਕਲੀ ਮਹੱਲਾ ਪੰਜਵਾ ਰਾਖਣ ਹਾਰ ਦਿਆਲ ਕੋਟ ਭਵ ਖੰਡੇ ਨਿਮਖ ਖਿਆਲ ਸਗਲ ਰਾਧੈ ਜੰਤ ਮਿਲਿਆ ਪ੍ਰਭ ਗੁਰ ਮਿਲ ਮੰਤ ਜੀਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸੁਆਮੀ ਘਾਟ ਘੜ ਰਾਤਾ ਵੇਰਾ ਪ੍ਰਭ ਰਹਾਉ ਤਾਂ ਕੀ ਗਹੀ ਮਨ ਓਟ ਬੰਧਨ ਤੇ ਹੋਈ ਛੋਟ ਹਿਰਦਾ ਜਪ ਪਰਮਾਨੰਦ ਮਨ ਮਾਹੇ ਭਏ ਆਨੰਦ ਤਾਰਨ ਤਰਨ ਹਰ ਸਰਣ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਨ ਆਧਾਰ ਉੱਚੇ ਤੇ ਉੱਚੇ ਪਾਰ ਸੋ ਮਤ ਸਾਰ ਜਿਤ ਹਰ ਸਿਮਰੀ ਜੈ ਕਰ ਕਿਰਪਾ ਜਿਸ ਆਪੇ ਦੀਜੈ ਸੂਖ ਸਹਜ ਆਨੰਦ ਹਰਿ ਨਾਉ ਨਾਨਕ ਜਪਿਆ ਗੁਰ ਮਿਲਨਾਉ RAM ਕਲੀ ਮਹੱਲਾ ਪੰਜਵਾ ਸਗਲ ਸਿਆਨ ਵਿਛਾੜੇ ਕਰ ਸੇਵਾ ਸੇਵਕ ਸਾਜ ਆਪਣਾ ਆਪ ਸਗਲ ਮਿਟਾਏ ਮਨ ਚਿੰਦੇ ਸੇਈ ਫਲ ਪਾਏ ਹੋ ਸਾਵਧਾਨ ਆਪਣੇ ਗੁਰ ਸਿਓ ਆਸਾ ਮਨਸਾ ਪੂਰਨ ਹੋਵੇ ਹੈ ਸਗਲ ਨਿਧਾਨ ਗੁਰ ਸਿਓ ਰਹਾਓ ਦੂਜਾ ਨਹੀਂ ਜਾਣੈ ਕੋਏ ਸਤਿਗੁਰ ਨਿਰੰਜਨ ਸੋਏ ਮਾਨੁਕ ਕਾ ਕਰ ਰੂਪ ਨ ਜਾਣ ਮਿਲੀ ਨਿਮਾਨੇ ਮਾਨ ਗੁਰ ਕੀ ਅਟੇ ਟਿਕਾਏ ਅਵਰ ਆਸਾ ਸਭ ਲਾਹੇ ਹਰ ਕਾ ਨਾਮ ਮਾਗ ਨਿਧਾਨ ਤਾ ਦਰਗਾ ਪਾਵੈ ਮਾਨ ਗੁਰ ਕਾ ਬਚਨ ਜਪ ਮੰਤ ਇਹਾ ਭਗਤ ਸਾਰ ਤਤ ਸਤਿਗੁਰ ਭਏ ਦਇਆਲ ਨਾਨਕ ਦਾਸ ਨਿਹਾਲ ਰਾਮ ਕਲੀ ਮਹੱਲਾ ਪੰਜਵਾ ਹੋਵੈ ਸੋਈ ਪਰਮਾਨ ਆਪਨਾ ਤਜ ਅਭਿਮਾਨ ਦਿਨ ਰਹਿਣ ਸਦਾ ਗੁਣ ਗਾਓ ਪੂਰਨ ਏਹੀ ਸੁਆਵ ਆਨੰਦ ਕਰ ਸੰਤ ਹਰ ਜਾਪੇ ਛਾੜ ਸਿਆਣਪ ਬਹੁ ਚਤੁਰਾਈ ਗੁਰ ਕਾ ਜਪ ਮੰਤ ਨਿਰਮਲ ਰਹਾਉ ਏਕ ਕੀ ਕਰੇ ਆਸ ਪੀਤਰ ਨਿਰਮਲ ਜਪ ਨਾਮ ਹਰਿ ਹਰੇ ਗੁਰ ਕੇ ਚਰਨ ਨਮਸਕਾਰੇ ਭਵਜਨ ਉਤਰਹਿ ਪਾਰੇ ਦੇਵਨ ਹਾਰ ਦਾਤਾਰ ਅੰਤ ਨ ਪਰਵਾਰ ਜਾ ਕੈ ਘਰ ਸਰਬ ਨਿਧਾਨ ਰਾਖਣ ਹਾਰ ਨਿਧਾਨ ਨਾਨਕ ਪਾਇਆ ਇਹੋ ਨਿਧਾਨ ਹਰੇ ਹਰਿ ਨਿਰਮਲ ਨਾਮ ਜੋ ਜਪੈ ਤਿਸ ਕੀ ਗਤਿ ਹੋਏ ਨਾਨਕ ਕਰਮ ਪ੍ਰਾਪਤਿ ਹੋਏ RAM ਕਲੀ ਮਹੱਲਾ ਪੰਜਵਾ ਦੁਲਬ ਦੇਹ ਸਵਾਰੇ ਜਾਇ ਨਾ ਦਰਗਾਹਾਰੇ ਹਲਤ ਪਲਤ ਹੋਏ ਵਡਿਆਈ ਅੰਤ ਕੀ ਬੇਲਾ ਲੈ ਛਡਾਈ ਰਾਮ ਕੇ ਗੁਣ ਗਾਓ ਹਲਤ ਪਲਤ ਹੋਏ ਦੋਐ ਸਹੇਲੇ ਅਚਰਜ ਪੁਰਖ ਧਿਆਓ ਰਹਾਓ ਊਠਤ ਬੈਠਤ ਹਰਿ ਜਾਪ ਬਿਨ ਸਹਿ ਸਗਲ ਸੰਤਾਪ ਬੈਰੀ ਸਭ ਹੋਵੈ ਮੀਤ ਨਿਰਮਲ ਤੇਰਾ ਹੋਵੈ ਚੀਤ ਸਭ ਤੇ ਊਤਮ ਇਹੋ ਕਰਮ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰਿ ਸਿਮਰਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੈ ਭਾਰ ਪੂਰਨ ਤੇਰੀ ਹੋਵੈ ਆਸ ਜਮ ਕੀ ਕਟਿਐ ਤੇਰੀ ਫਾਸ ਗੁਰ ਕਾ ਉਪਦੇਸ ਸੁਨੀਜੈ ਨਾਨਕ ਸੁਖ ਸਾਜ ਸੁਮੀਜੈ ਰਾਵ ਕਲੀ ਮਹੱਲਾ ਪੰਜਵਾ ਜਿਸ ਕੀ ਤਿਸ ਕੀ ਕਰਮਾਨ ਆਪਨ ਲਾਇ ਗੁਮਾਨ ਜਿਸ ਕਾ ਤੂ ਤਿਸ ਕਾ ਸਭ ਕੋਏ ਤਿਸੈ ਅਰਾਧ ਸਦਾ ਸੁਖ ਹੋਏ ਕਾਹੇ ਭ੍ਰਮ ਭ੍ਰਮ ਹੈ ਬਿਗਾਨੇ ਨਾਮ ਬਿਨਾ ਕਿਸ ਕਾਮ ਨ ਆਵੇ ਮੇਰਾ ਮੇਰਾ ਕਰ ਬਹੁਤ ਪਛਤਾਨੇ ਰਹਾਉ ਜੋ ਜੋ ਕਰੈ ਸੋਈ ਮਾਨ ਲੇਹੋ ਬਿਨ ਮਾਨੇ ਰਲ ਹੋਵੇ ਖੇਹ ਤਿਸ ਕਾ ਪਹਾਣਾ ਲਾਗਾ ਮੀਠਾ ਗੁਰ ਪ੍ਰਸਾਦ ਵਿਰਲੇ ਮਨ ਬੂਠਾ ਵੇ ਪ੍ਰਵਾਹ ਅਗੋਚਰ ਆਪੇ ਆਠ ਪਾਰ ਮਨ ਤਾਕੋ ਜਾਪੇ ਜਿਸ ਚਿਤ ਆਏ ਬਿਨ ਸਹਿ ਦੁਖਾ ਹਲਤ ਪਲਤ ਤੇਰਾ ਉਜਲ ਮੁਖਾ ਕੌਣ ਕੌਣ ਉਧਰੇ ਗੁਣ ਗਾਏ ਗਲਣ ਨਾ ਜਾਈ ਕੀ ਨਾ ਪਾਏ ਬੂਟ ਦਿਲੋ ਸਾਧ ਸੰਗ ਤਰੈ ਨਾਨਕ ਜਿਸੈ ਪ੍ਰਾਪਤ ਕਰੈ ਰਾਮ ਕਲੀ ਮਹੱਲਾ ਪੰਜਵਾ ਮਨ ਮਾਹਿ ਜਾਪ ਭਗਵੰਤ ਗੁਰ ਪੂਰੈ ਦੀਨੋ ਮੰਤ ਮਿਟੇ ਸਗਲ ਭੈ ਤਰਾਸ ਪੂਰਨ ਹੋਈ ਆਸ ਸਫਲ ਸੇਵਾ ਗੁਰਦੇਵਾ ਕੀਮਤ ਕਿਛ ਕਹਣ ਨਾ ਜਾਈ ਸਾਚੇ ਸੱਚ ਅਲਖ ਭੇਵਾ ਰਹਾਉ ਕਰਨ ਕਰਾਉਣ ਆਪੇ ਤਿਸ ਕੋ ਸਦਾ ਮਨ ਜਾਪੇ ਤਿਸ ਕੀ ਸੇਵਾ ਕਰਨੀਤ ਸਚ ਸਾਜ ਸੁਖ ਪਾਵੈ ਮੀਤ ਸਾਹਿਬ ਮੇਰਾ ਆਤਿ ਭਾਰਾ ਖਿਨ ਮੈਂ ਥਾਪ ਥਾਪਨ ਹਾਰਾ ਤਿਸ ਬਿਨ ਅਵਰ ਨਾ ਕੋਈ ਜਨ ਕਾ ਰਾਖਾ ਸੋਈ ਕਰ ਕਿਰਪਾ ਅਰਦਾਸ ਸੁਨੀਜੈ ਆਪਣੇ ਸੇਵਕ ਕੋ ਦਰਸ਼ਨ ਦੀਜੈ ਨਾਨਕ ਜਾਪੀ ਜਪ ਜਾਪ ਸਭ ਤੇ ਊਚ ਜਾ ਕਾ ਪ੍ਰਤਾਪ ਰਾਮ ਕਲੀ ਮਹੱਲਾ ਪੰਜਵਾ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਵਰ ਛੂਟੀ ਸਭ ਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਏਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰਿ ਹਰਿ ਹਰ ਗੁਣ ਗਾਏ ਮਨ ਮੇਰੇ ਰਹਾਉ ਤੁਮ ਹੀ ਕਾਰਨ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰਿ ਉਹੀ ਧਿਆਇਆ ਆਨੰਦ ਹਰਿ ਰੂਪ ਦਿਖਾਇਆ ਤਿਸ ਹੀ ਕੀ ਓਟ ਸਦੀਵ ਜਾ ਕੇ ਕੀਨੇ ਹੈ ਜੀਵ ਸਿਮਰਤ ਹਰਿ ਕਰਤ ਨਿਧਾਨ ਰਾਖਨ ਹਾਰ ਨਿਧਾਨ ਸਰਬ ਕੀ ਰੇਣ ਹੋ ਬੀਜੈ ਆਪ ਮਿਟਾਏ ਮਿਲੀ ਮਿਲੀਜੈ ਅਨੁਦਿਨ ਧਿਆਈਐ ਨਾਮ ਸਫਲ ਨਾਨਕ ਇਹੋ ਕਾਮ RAM ਕਲੀ ਮਹੱਲਾ ਪੰਜਵਾ ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ ਅੱਲਾ ਅਲਾ ਖਾਪਾਰ ਖੁਦ ਖੁਦਾਏ ਵੱਡ ਬੇਸੁਮਾਰ ਓ ਨਮੋ ਭਗਵੰਤ ਗੁਸਾਈ ਖਾਲਕ ਰਵ ਰਹਾ ਸਰਬ ਠਾਈ ਰਹਾ ਜੰਗ ਨਾ ਜਗ ਜੀਵਨ ਮਾਧੋ ਬਹੁ ਪੰਜਨ ਰਿਦ ਮਾਹੇ ਅਰਾਧੋ ਰਿਖੀ ਕੇਸ ਗੋਪਾਲ ਗੋਵਿੰਦ ਪੂਰਨ ਸਰਬਤਰ ਮੁਕੰਦ ਮਿਹਰਬਾਨ ਮੌਲਾ ਤੁਹੀ ਏਕ ਪੀਰ ਪੈ ਕਾਂਬਰ ਸੇਖ ਦਿਲਾ ਕਾ ਮਾਲਕ ਕਰੇ ਹਾਕ ਕੁਰਾਨ ਕਤੇਬ ਤੇ ਪਾਕ ਨਾਰਾਇਣ ਨਰਹਰ ਹਰ ਦਇਆਲ ਰਮਤ ਰਾਮ ਕਟ ਕਟ ਆਧਾਰ ਦੇ ਬਸਤ ਸਭ ਠਾਏ ਲੀਲਾ ਕਿਛ ਲਖੀ ਨ ਜਾਏ ਮਿਹਰ ਦਇਆ ਕਰ ਕਰਨ ਹਾਰ ਭਗਤ ਬੰਦਗੀ ਦੇਹ ਹਾਰ ਕਹੋ ਨਾਨਕ ਗੁਰ ਖੋਏ ਭਰਮ ਏਕੋ ਅੱਲਾ ਪਾਰ ਬ੍ਰਹਮ ਰਾਮ ਕਲੀ ਮਹੱਲਾ ਪੰਜਵਾ ਕੋਟ ਜਨਮ ਕੇ ਬਿਨ ਸੇ ਪਾਪ ਹਰ ਹਰ ਜਪਤ ਨਾਹੀ ਸੰਤਾਪ ਗੁਰ ਕੇ ਚਰਨ ਕਮਲ ਮਨ ਵਸੇ ਮਹਾ ਵਿਕਾਰ ਤਨ ਤੇ ਸਭ ਨਸੇ ਗੋਪਾਲ ਕੋ ਜਸ ਗਾਓ ਪ੍ਰਾਣੀ ਅਕਥ ਕਥਾ ਸਾਚੀ ਪ੍ਰਪੂਰਨ ਜੋਤੀ ਜੋ ਸਮਾਣੀ ਰਹਾਉ ਤ੍ਰਿਸ਼ਨਾ ਭੂਖ ਸਭ ਨਾਸੀ ਸੰਤ ਪ੍ਰਸਾਦ ਜਪਿਆ ਵਿਨਾਸੀ ਰਹਿਣ ਦਿਨ ਪ੍ਰਭ ਸੇਵ ਕੁਮਾਨੀ ਹਰ ਮਿਲਣੈ ਕੀ ਇਹ ਨੀਸਾਨੀ ਮਿਟੇ ਜੰਜਾਲ ਹੋਏ ਪ੍ਰਭ ਦਿਆਲ ਗੁਰ ਕਾ ਦਰਸ਼ਨ ਦੇਖ ਨਿਹਾਲ ਪਰਾ ਪੂਰਬਲਾ ਕਰਮ ਬਣਿਆ ਆ ਹਰ ਕੇ ਗੁਣ ਨਿਤ ਰਸਨਾ ਗਾਇਆ ਹਰ ਕੇ ਸੰਤ ਸਦਾ ਪ੍ਰਵਾਨ ਸੰਤ ਜਨਾ ਮਸਤਿਕ ਨੀਸਾਨ ਦਾਸ ਕੀ ਰੇਣ ਪਾਏ ਜੇ ਕੋਏ ਨਾਨਕ ਦਿਸ ਕੀ ਪਰਮਗਤ ਹੋਏ RAM ਕਲੀ ਮਹੱਲਾ ਪੰਜਵਾ ਦਰਸ਼ਨ ਕਉ ਜਾਈਐ ਕੁਰਬਾਨ ਚਰਨ ਕਮਲ ਹਿਰਦੈ ਧਰ ਧਿਆਨ ਧੂਰ ਸੰਤਨ ਕੀ ਮਸਤਕ ਲਾਏ ਜਨਮ ਜਨਮ ਕੀ ਦੁਰਮਤ ਮਲ ਜਾਏ ਜਿਸ ਭੇਟ ਮਿਟਾਇਆ ਅਭਿਮਾਨ ਪਾਰ ਬ੍ਰਹਮ ਸਭ ਨਦਰੀ ਆਵੇ ਕਰ ਕਿਰਪਾ ਪੂਰਨ ਭਗਵਾਨ ਰਹਾਉ ਗੁਰ ਕੀ ਕੀਰਤ ਜਪਿਆ ਹਰਿ ਨਾਉ ਗੁਰ ਕੀ ਭਗਤੀ ਸਦਾ ਗੁਣ ਗਾਉ ਗੁਰ ਕੀ ਸੁਰਤ ਨਿਕਟ ਕਰ ਜਾਨੁ ਗੁਰ ਕਾ ਸਭ ਸਤ ਕਰਮਾਨ ਗੁਰ ਬਚਨੀ ਸੰਸਰ ਸੁਖ ਦੁਖ ਕਦੇ ਨਾ ਵਿਆਪੈ ਤ੍ਰਿਸ਼ਨਾ ਭੂਖ ਮਨ ਸੰਤੋਖ ਸ਼ਬਦ ਗੁਰ ਰਾਜੇ ਜਪ ਗੋਬਿੰਦ ਪੜਦੇ ਸਭ ਕਾਜੇ ਗੁਰ ਪਰਮੇਸ਼ਰ ਗੁਰ ਗੋਵਿੰਦ ਗੁਰ ਦਾਤਾ ਦਇਆਲ ਬਖਸ਼ਿੰਦ ਗੁਰ ਚਰਨੀ ਜਾ ਕਾ ਮਨ ਲਾਗਾ ਨਾਨਕ ਦਾਸ ਤਿਸ ਪੂਰਨ ਭਾਗਾ ਰਾਮ ਕਲੀ ਮਹੱਲਾ ਪੰਜਵਾ ਕਿਸ ਪ੍ਰਵਾਸੈ ਵਿਚਰੈ ਪਵਨ ਮੂੜ ਮੁਗ ਤੇਰਾ ਸੰਗੀ ਕਵਨ ਰਾਮ ਸੰਗੀ ਤਿਸ ਗਤ ਨਹੀਂ ਜਾਣੈ ਪੰਚ ਬਟਵਾਰੇ ਸੇ ਮੀਤ ਕਰ ਮਾਨੈ ਸੋ ਘਰ ਸੇਵ ਜੇ ਤੂ ਦਰਹਿ ਮੀਤ ਗੁਣ ਗੋਬਿੰਦ ਰਵੀ ਹੈ ਦਿਨ ਰਾਤੀ ਸਾਧ ਸੰਗ ਕਰ ਮਨ ਕੀ ਪ੍ਰੀਤ ਰਹਾਓ ਜਨਮ ਬਿਹਾਨੋ ਅਹੰਕਾਰ ਅਰਵਾਦੇ ਤ੍ਰਿਪਤ ਨਾ ਆਵੇ ਵਿਖਿਆ ਸਾਦੇ ਭਰਮਤ ਭਰਮਤ ਮਹਾ ਦੁਖ ਪਾਇਆ ਤਰੀ ਨਾ ਜਾਈ ਦੁਤਰ ਮਾਇਆ ਕਾਮ ਨਾ ਆਵੇ ਸੋ ਘਰ ਕਮਾਵੇ ਆਪ ਬੀਜੇ ਆਪੇ ਹੀ ਖਾਵੇ ਰਾਖਣ ਕਉ ਦੂਸਰ ਨਹੀਂ ਕੋਏ ਤਉ ਨਿਸਤਰੈ ਜੋ ਕਿਰਪਾ ਹੋਏ ਪਤਿਤ ਪੁਨੀਤ ਪ੍ਰਭ ਤੇਰੋ ਨਾਮ ਆਪਣੇ ਦਾਸ ਕੋ ਕੀਜੈ ਦਾਨ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸਰਨ ਗਹੀ ਨਾਨਕ ਪ੍ਰਭ ਤੇਰੀ RAM ਕਲੀ ਮਹੱਲਾ ਪੰਜਵਾ ਇਹ ਲੋਕੇ ਸੁਖ ਪਾਇਆ ਨਹੀਂ ਭੇਟਤ ਧਰਮ ਰਾਇਆ ਹਰ ਦਰਗਾਹ ਸੁਭਾਵੰਤ ਪੁਨ ਗਰਭ ਨਾਹੀ ਬਸੰਤ ਜਾਨੀ ਸੰਤ ਕੀ ਵਿਤਰਾਈ ਕਰ ਕਿਰਪਾ ਦੀਨੋ ਹਰਿ ਨਾਮਾ ਪੂਰਬ ਸੰਜੋਗ ਮਿਲਾਈ ਰਹਾਉ ਗੁਰ ਕੈ ਚਰਨ ਚਿਤ ਲਾਗਾ ਧਨ ਧਨ ਸੰਜੋਗ ਸੁਪਾਗਾ ਸੰਤ ਕੀ ਧੂਰ ਲਾਗੀ ਮੇਰਾ ਮਾਥੇ ਕੇਲ ਵਿਖ ਦੁਖ ਸਗਲੇ ਮੇਰੇ ਲਾਥੇ ਸਾਧ ਕੀ ਸੱਚ ਟਾਹਲ ਕਮਾਨੀ ਤਬ ਹੋਏ ਮਨ ਸੁਧ ਪ੍ਰਾਨੀ ਜਨ ਕਾ ਸਫਲ ਦਰਸ ਦੀਠਾ ਨਾ ਪ੍ਰਭੂ ਕਾ ਘਾਟ ਘਾਟ ਬੂਠਾ ਮਿਟਾਨੇ ਸਭ ਕਰ ਕਲੇਸ਼ ਜਿਸ ਤੇ ਉਪਜੇ ਤਿਸ ਮਹਿ ਪਰਵੇਸ਼ ਪ੍ਰਗਟਿਆ ਅਨੂਪ ਗੋਵਿੰਦ ਪ੍ਰਭ ਪੂਰੇ ਨਾਨਕ ਬਖਸ਼ਿੰਦ ਰਾਮ ਕਲੀ ਮਹੱਲਾ ਪੰਜਵਾ ਗਊ ਕੋ ਚਾਰੇ ਸਾਰ ਧੂਲ ਕੌਡੀ ਕਾ ਲਖ ਹੁਆ ਮੂਲ ਬੱਕਰੀ ਕੋ ਹਸਤੀ ਪ੍ਰਤਪਾਲੇ ਆਪਣਾ ਪ੍ਰਭ ਨਦਰ ਨਿਹਾਲੇ ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ਵਰਨ ਨਾ ਸਾਕੋ ਬਹੁ ਗੁਣ ਤੇਰੇ ਰਹਾਉ ਦੀਸਤ ਮਾਸ ਨਾ ਖਾਏ ਬਿਲਾਈ ਮਹਾਕ ਸਾਹ ਛੁਰੀ ਸੱਟ ਪਾਈ ਕਰਨ ਹਾਰ ਪ੍ਰਭ ਹਿਰਦਾ ਬੂਠਾ ਫਾਥੀ ਮਛਲੀ ਕਾ ਜਾਲਾ ਟੂਟਾ ਸੂਕੇ ਕਾਸ ਹਰੇ ਤਲੂਲ ਉੱਚੈ ਥਲ ਫੂਲੇ ਕਮਲ ਅਨੂਪ ਅਗਨ ਨਿਵਾਰੀ ਦੇਵ ਸੇਵਕ ਆਪਣੀ ਲਾਇਓ ਸੇਵ ਅਕਿਰਤ ਘਣਾ ਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਦਇਆਲ ਸੰਤ ਜਨਾ ਕਾ ਸਦਾ ਸਹਾਈ ਚਰਨ ਕਮਲ ਨਾਨਕ ਆਈ RAM ਕਲੀ ਮਹੱਲਾ ਪੰਜਵਾ ਪੰਜ ਸਿੰਘ ਰਾਖੇ ਪ੍ਰਭ ਮਾਰੇ 10 ਬਿਗਹਾੜੀ ਲਈ ਨਿਵਾਰੇ ਤੀਨ ਆਵਰਤ ਕੀ ਚੂਕੀ ਘੇਰ ਸਾਦੇ ਸੰਗ ਚੂਕੇ ਭੈ ਫੇਰ ਸਿਮਰ ਸਿਮਰ ਜੀਵਾ ਗੋਵਿੰਦ ਕਰ ਕਿਰਪਾ ਰਾਖਿਓ ਦਾਸ ਆਪਣਾ ਸਦਾ ਸਦਾ ਸਾਚਾ ਬਖਸ਼ਿੰਦ ਰਹਾਓ ਦਾਜ ਗਏ ਤ੍ਰਿਣ ਪਾਪ ਸੁਮੇਰ ਜਪ ਜਪ ਨਾਮ ਪੂਜੇ ਪ੍ਰਪੈਰ ਅੰਧ ਰੂਪ ਪ੍ਰਗਟੋ ਸਭ ਥਾਨੇ ਪ੍ਰੇਮ ਭਗਤ ਜੋਰੀ ਸੁਖ ਮਾਰੇ ਸਾਗਰ ਤਰਿਓ ਬਾਛ ਖੋਜੇ ਖੇਦ ਨਾ ਪਾਇਓ ਨਾ ਪੁਨ ਰੋਜ ਸਿੰਧ ਸਮਾਇਓ ਘਟ ਕੇ ਮਾਹੇ ਕਰਨ ਹਾਰ ਕੋ ਕਿਛ ਅਚਰਜ ਨਾਹੇ ਜੋ ਛੂਟੋ ਤੋ ਜਾਏ ਪਿਆਲ ਜੋ ਕਾਢਿਓ ਤੋ ਨਦਰ ਨਿਹਾਲ ਪਾਪ ਪੁਨ ਹਮਰੈ ਵਸ ਨਾਹੇ ਰਸਕ ਰਸਕ ਨਾਨਕ ਗੁਣ ਗਾਹੇ ਕਲੀ ਮਹੱਲਾ ਪੰਜਵਾ ਨਾ ਤਨ ਤੇਰਾ ਨਾਮ ਮਨ ਤੋਹੇ ਮਾਇਆ ਮੋਹੇ ਵਿਆਪਿਆ ਤੋਹੇ ਕੁਦਮ ਕਰੈ ਗਾਡਰ ਜਿਉ ਛੇਲ ਚਿੰਤ ਜਾਲ ਕਾਲ ਚੱਕਰ ਪੇਲ ਹਰ ਚਰਨ ਕਮਲ ਸਰਨਾਏ ਮਨਾ ਰਾਮ ਨਾਮ ਜਪ ਸੰਗ ਸਹਾਈ ਗੁਰਮੁਖ ਪਾਵੈ ਸਾਜ ਧਨਾ ਰਹਾਉ ਊਨੇ ਕਾਜ ਨਾ ਹੋਵਤ ਪੂਰੇ ਕਾਮ ਕ੍ਰੋਧ ਮਦ ਸਦ ਹੀ ਝੂਰੇ ਕਰੈ ਵਿਕਾਰ ਜੀ ਅਰੇ ਕਹਿ ਤਾਈ ਗਾਫਲ ਸੰਗ ਨਾ ਤਸੁਆ ਜਾਈ ਤਰਤ ਤੋਹ ਅਨਿਕ ਛਲ ਜਾਣੈ ਕੌਡੀ ਕੌਡੀ ਕੋ ਖਾਕ ਸਿਰ ਛਾਨੈ ਜਿੰਦੀ ਦੀ ਆਤਿ ਨ ਚੇਤੈ ਮੂਲ ਮਿਥਿਆ ਲੋਭ ਨਾ ਉਤਰੈ ਸੂਲ ਪਾਰ ਬ੍ਰਹਮ ਭੈ ਦਇਆਲ ਇਹੋ ਮਨ ਹੋਆ ਸਾਧਰਵਾਲ ਹਸਤ ਕਮਲ ਲੜ ਲੀਨੋ ਲਾਏ ਨਾਨਕ ਸਾਚੈ ਸਾਚ ਸਮਾਏ RAM ਕਲੀ ਮਹੱਲਾ ਪੰਜਵਾ ਰਾਜਾ RAM ਕੀ ਸਰਨਾਏ ਨਿਰਭਉ ਭੈ ਗੋਬਿੰਦ ਗੁਣ ਗਾਵਤ ਸਾਧ ਸੰਗ ਤੁਖ ਜਾਏ ਰਹਾਉ ਜਾ ਕੈ ਰਾਮ ਵਸੈ ਮਨ ਮਾਹੀ ਸੋ ਜਨ ਦੁੱਤਰ ਪੇਖਤ ਨਾਹੀ ਸਗਲੇ ਕਾਜ ਸਵਾਰੇ ਆਪਣੇ ਹਰਿ ਹਰਿ ਨਾਮ ਰਸਨ ਨਿਤ ਜਪਨੇ ਜਿਸ ਕੈ ਮਸਤਕ ਹਾਤ ਗੁਰ ਧਰੈ ਸੋ ਦਾਸ ਦੇਸਾ ਕਾਹੇ ਕਰੈ ਜਨਮ ਮਰਨ ਕੀ ਚੂਕੀ ਕਾਣ ਪੂਰੇ ਗੁਰ ਉਪਰ ਕੁਰਬਾਨ ਗੁਰ ਪਰਮੇਸ਼ਰ ਭੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਇਆਲ ਪਾਰ ਬ੍ਰਹਮ ਜਿਸ ਕਿਰਪਾ ਕਰੈ ਸਾਧ ਸੰਗ ਸੋ ਭਵਜਲ ਤਰੈ ਅੰਮ੍ਰਿਤ ਪੀਵੋ ਸਾਧ ਪਿਆਰੇ ਮੁਖ ਉਜਲ ਸਾਚੈ ਦਰਬਾਰੇ ਅਨੰਦ ਕਰਹੁ ਤੈ ਸਗਲ ਵਿਕਾਰ ਨਾਨਕ ਹਰ ਜਪ ਉਤਰਹੁ ਪਾਰ ਰਾਮ ਕਲੀ ਮਹੱਲਾ ਪੰਜਵਾ ਈਂਧਨ ਤੇ ਬੈ ਸੰਤਰ ਭਾਗਿਆ ਮਾਟੀ ਕਉ ਜਲ ਦਾਹ ਦੇ ਤਿਆਗਿਆ ਉਪਰ ਚਰਨ ਤਲੈ ਆਕਾਸ ਘਾਟ ਮੈਂ ਸਿੰਧ ਕੀਓ ਪ੍ਰਗਾਸ ਐਸਾ ਸਮਰਥ ਹਰ ਜਿਉ ਆਪ ਨਿਮਖਣਾ ਬਿਸਰੈ ਜੀ ਭਗਤਨ ਕੈ ਆਠ ਪਾਰ ਮਨ ਤਾ ਕਉ ਜਾਪ ਰਹਾਓ ਪ੍ਰਥਮੇ ਮੱਖਣ ਪਾਛੈ ਦੂਧ ਮੈਲੂ ਕੀਨੋ ਸਾਪਨ ਸੂਧ ਭੈ ਤੇ ਨਿਰਪਉ ਡਰਤਾ ਫਿਰੈ ਹੁੰਦੀ ਕੋ ਅਣ ਹੁੰਦੀ ਹੀਰੈ ਦੇਹੀ ਗੁਪਤ ਵਿਦੇਹੀ ਦੀਸੈ ਸਗਲੇ ਸਾਜ ਕਰ ਜਗਦੀਸੈ ਠੱਗਣ ਹਾਰ ਅਣ ਠੱਗਦਾ ਠਾਗੈ ਬਿਨ ਬਖਰ ਫਿਰ ਫਿਰ ਉਠ ਲਾਗੈ ਸੰਤ ਸਭਾ ਮਿਲ ਕਰਹੁ ਬਖਿਆਨ ਸਿਮ੍ਰਿਤ ਸਾਸਤ ਵੇਦ ਪੁਰਾਣ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕ ਤਾ ਕੀ ਪਰਮ ਗਤਿ ਹੋਏ ਰਾਮ ਕਲੀ ਮਹੱਲਾ ਪੰਜਵਾ ਜੋ ਤਿਸ ਭਾਵੈ ਸੋ ਥੀਆ ਰਸ ਦਾ ਹਰ ਕੀ ਸਰਣਾਈ ਪ੍ਰਭ ਬਿਨ ਨਾਹੀ ਆਨ ਬੀਆ ਰਹਾਉ ਪੁੱਤ ਕਲਤਰ ਲਖਮੀ ਦੀਸੈ ਇਨਵੈ ਕਿਛੁ ਨਾ ਸੰਗ ਲੀਆ ਬਿਖੈ ਠਗੌਰੀ ਖਾਏ ਪੁਲਾਨਾ ਮਾਇਆ ਮੰਦਰ ਤਿਆਗ ਗਿਆ ਨਿੰਦਾ ਕਰ ਕਰ ਬਹੁਤ ਵਿਗੂਤਾ ਗਰਭ ਜੋਨ ਮੈਂ ਕਿਰਤ ਪਿਆ ਪੁਰਬ ਕਮਾਣੇ ਛੋੜੈ ਨਾਹੀ ਜਮ ਦੂਤ ਗਰਾਸਿਓ ਮਹਾ ਭਇਆ ਬੋਲੇ ਝੂਠ ਕਮਾਵੇ ਅਵਰਾ ਤ੍ਰਿਸਨਾ ਬੂਝੈ ਬਹੁਤ ਹੈਆ ਅਸਾਧ ਰੋਗ ਉਪਜਿਆ ਸੰਤ ਦੁਖਨ ਦੇਹ ਬਿਨਾਸੀ ਮਾਖਿਆ ਜਿਨਹੈ ਨਿਵਾਜੇ ਤਿਨਹੀ ਸਾਜੇ ਆਪੇ ਕੀਨੇ ਸੰਤ ਜਇਆ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਿਆ ਰਾਮ ਕਲੀ ਮਹੱਲਾ ਪੰਜਵਾ ਐਸਾ ਪੂਰਾ ਗੁਰਦੇਵ ਸਹਾਈ ਜਾ ਕਾ ਸਿਵਰਨ ਬਿਰਥਾ ਨਾ ਜਾਈ ਰਹਾਉ ਦਰਸ਼ਨ ਪੇਖਤ ਹੋਏ ਨਿਹਾਲ ਜਾ ਕੀ ਧੂਰ ਕਾਟੈ ਜਮ ਜਾਲ ਚਰਨ ਕਮਲ ਬਸੇ ਮੇਰੇ ਮਨ ਕੇ ਕਾਰਿ ਸਵਾਰੇ ਸਗਲੇ ਤਨ ਕੇ ਜਾ ਕੈ ਮਸਤਕ ਰਾਖੈ ਹਾਥ ਪ੍ਰਭ ਮੇਰੋ ਅਨਾਥ ਕੋ ਨਾਥ ਪਤ ਦੁਧਾਰਨ ਕਿਰਪਾ ਨਿਧਾਨ ਸਦਾ ਸਦਾ ਜਾਈਐ ਕੁਰਬਾਨ ਨਿਰਮਲ ਮੰਤ ਦੇ ਜਿਸ ਦਾਨ ਤਜਹ ਵਿਕਾਰ ਬਿਨ ਸਹਿ ਅਭਿਮਾਨ ਏਕ ਧਿਆਈਐ ਸਾਧ ਕੈ ਸੰਗੇ ਪਾਪ ਬਿਨਾਸੇ ਨਾਮ ਕੈ ਰਾਂਗੇ ਗੁਰ ਪਰਮੇਸ਼ਰ ਸਗਲ ਨਿਵਾਸ ਘਾਟੇ ਘਾਟੇ ਰਵ ਰਹਾ ਗੁਣਤਾਸ ਦਰਸ ਦੇਹ ਧਾਰੋ ਪ੍ਰਵਿਆਸ ਨਿਤ ਨਾਨਕ ਚਿਤਵੈ ਸੱਚ ਅਰਦਾਸ ਰਾਗ ਰਾਮ ਕਲੀ ਮਹੱਲਾ ਪੰਜਵਾ ਘਰ ਦੂਜਾ ਦੋ ਪਦੇ ਇੱਕੋ ਓੰਕਾਰ ਸਤਿਗੁਰੂ ਪ੍ਰਸਾਦ ਗਾਵਹੁ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗਾਉਣ ਮਿਟੈ ਮੇਰੇ ਮੀਤ ਰਹਾਉ ਗੁਣ ਗਾਵਤ ਹੋਵਤ ਪ੍ਰਗਾਸ ਚਰਨ ਕਮਲ ਮਹਿ ਹੋਏ ਨਿਵਾਸ ਸੰਤ ਸੰਗਤ ਮਹਿ ਹੋਏ ਉਧਾਰ ਨਾਨਕ ਭਵਜਲ ਉਤਰਸ ਪਾਰੇ ਰਾਮਕਲੀ ਮਹੱਲਾ ਪੰਜਵਾ ਗੁਰਪੂਰਾ ਮੇਰਾ ਗੁਰਪੂਰਾ ਪੂਰਾ RAM ਨਾਮ ਜਪ ਸਦਾ ਸਹੇਲੇ ਸਗਲ ਵਿਨਾਸ਼ੇ ਰੋਗ ਪੂਰਾ ਰਹਾਓ ਏਕ ਆਰਾਧਵ ਸਾਚਾ ਸੋਏ ਜਾ ਕੀ ਸਰਮ ਸਦਾ ਸੁਹੋਏ ਨੀਦ ਸੁਹੇਲੀ ਨਾਮ ਕੀ ਲਾਗੀ ਭੂਖ ਹਰ ਸਿਮਰਤ ਬਿਨ ਸੇ ਸਭ ਦੂਖ ਸਾਜ ਆਨੰਦ ਕਰੋ ਮੇਰੇ ਭਾਈ ਗੁਰਪੂਰਾ ਸਭ ਚਿੰਤ ਮਿਟਾਈ ਆਠ ਪਹਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋ ਆਪ ਰਾਗ ਰਾਮ ਕਲੀ ਮਹੱਲਾ ਪੰਜਵਾ ਪੜਤਾਲ ਘਰ ਤੀਜਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਨਰ ਨਰਹਾ ਨਮਸਕਾਰੰ ਜਲਨ ਥਲਨ ਬਸੁ ਦਿਗਗਨ ਏਕ ਏਕੰਕਾਰੰ ਰਹਾਉ ਹਰਨ ਤਰਨ ਪੁਨ ਪੁਨਹ ਕਰਨ ਨਹ ਗ੍ਰਹ ਨਿਰੰਹਾਰੰ ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰੰ ਰਾਮ ਕਲੀ ਮਹੱਲਾ ਪੰਜਵਾ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਨਕ ਕਾਮਨੀ ਰਹਾਉ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਾਧਾਰੈ ਨਾ ਸੰਗ ਕਾਮਨੀ ਸੁਤ ਕਲਤਰ ਭਰਾਤ ਮੀਤ ਉਰਜ ਭਰਿਓ ਭਰਮ ਮੋਹਿਓ ਇਹ ਬਿਰਖ ਛਾਮਨੀ ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ ਇਕ ਓੰਕਾਰ ਸਤਿਗੁਰ ਪ੍ਰਸਾਦਿ ਰਾਗ ਰਾਮ ਕਲੀ ਮਹੱਲਾ ਨੋਵਾ ਤੇ ਪਦੇ ਰੇ ਮਨ ਓੜਲਿਓ ਹਰਿ ਨਾਮਾ ਜਾ ਕੈ ਸਿਮਰਨ ਦੁਰਮਤ ਨਾਸੈ ਪਾਵਹਿ ਪਦ ਨਿਰਵਾਨਾ ਰਹਾਉ ਬੜ ਭਾਗੀ ਤੇ ਜਨ ਕਉ ਜਾਣੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੈ ਹੁਨ ਬੈ ਕੁੰਠ ਸਿਧਾਵੈ ਅਜਾ ਮਲ ਕੋ ਅੰਤ ਕਾਲ ਮਹਿ ਨਾਰਾਇਣ ਸੁਧ ਆਈ ਜਾਂ ਗਤ ਕਉ ਜੋਗੀ ਸੁਰਬਾਛਤ ਸੋ ਗਦ ਛਿਨ ਮਹਿ ਪਾਈ ਨਾਹਿਨ ਗੁਣ ਨਾਹਿਨ ਕਜ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਧ ਰਾਮ ਕਾ ਦੇਖੋ ਅਭੈ ਦਾਨ ਤਿਹ ਦੀਨਾ ਰਾਮ ਕਲੀ ਮਹੱਲਾ ਨੋਵਾ ਸਾਧੋ ਕੌਣ ਤੇ ਅਬ ਕੀਜੈ ਜਾਤੇ ਦੁਰਮਤ ਸਗਲ ਬਿਨਾਸੈ ਰਾਮ ਭਗਤ ਮਨ ਭੀਜੈ ਰਹਾਉ ਮਨ ਮਾਇਆ ਮਹਿ ਉਰਜ ਰਿਓ ਹੈ ਬੂਝੈ ਨਾ ਕਛ ਗਿਆਨਾ ਕੌਣ ਨਾਮ ਜਗ ਜਾ ਕੈ ਸਿਮਰੈ ਪਾਵੈ ਪਦ ਨਿਰਵਾਨਾ ਪੈ ਦਇਆਲ ਕਿਰਪਾਲ ਸੰਤ ਜਨ ਤਵੇ ਬਾਤ ਬਤਾਈ ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ ਰਾਮ ਨਾਮ ਨਰ ਨਿਸ ਬਾਸੁਰ ਮਹਿ ਨਿਮਖ ਏਕ ਉਰ ਧਾਰੈ ਜਮ ਕੋ ਤਰਾਸ ਮਿਟੈ ਨਾਨਕ ਤਿਹ ਆਪਨੋ ਜਨਮ ਸਵਾਰੈ RAM ਕਲੀ ਮਹੱਲਾ ਨੋਵਾ ਪ੍ਰਾਣੀ ਨਾਰਾਇਣ ਸੁਧ ਲੇਹ ਛਿਨ ਛਿਨ ਔਦ ਕਟੈ ਨਿਸ ਬਾਸੁਰ ਬ੍ਰਿਥਾ ਜਾਤ ਹੈ ਦੇਹ ਰਾਵ ਤਰਨਾਪੂ ਬਿਖਿਆਨ ਸਿਉ ਖੋਇਓ ਬਾਲਪਨ ਅਗਿਆਨਾ ਬਿਰਧ ਭਇਓ ਅਜੂ ਨਹੀਂ ਸਮਝੈ ਕੌਣ ਕੁਮਾਤੀ ਉਰਝਾਨਾ ਮਾਨਸ ਜਨਮ ਦਿਓ ਜੇ ਠਾਕੁਰ ਸੋ ਤਾ ਕਿਉ ਬਿਸਰਾਇਓ ਮੁਕਤ ਹੋਤ ਨਰ ਜਾ ਕੈ ਸਿਮਰੈ ਨਿਮਖ ਨਾ ਤਾ ਕਉ ਗਾਇਓ ਮਾਇਆ ਕੋ ਮਦ ਕਹਾ ਕਰਤ ਹੈ ਸੰਗ ਨਾ ਕਾਹੂ ਜਾਈ ਨਾਨਕ ਕਹਾ ਤੇ ਚਿੰਤਾ ਮਣੀ ਹੋਏ ਹੈ ਅੰਤ ਸਹਾਈ ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸੋਈ ਚੰਚੜੈ ਸੇ ਤਾਰੇ ਸੋਈ ਦਿਨ ਤਪਤ ਰਹੈ ਸਾ ਧਰਤੀ ਸੋ ਪੌਣ ਚੁਲਾਰੇ ਜੁਗ ਜੀ ਖੇਲੇ ਥਾਪ ਕੈਸੇ ਜੀਵਨ ਤਲਬ ਨਿਵਾਰ ਹੋਵੇ ਪ੍ਰਮਾਣਾ ਕਰੈ ਤਿੰਗਾਣਾ ਕਲ ਲਖਣ ਵਿਚਾਰ ਰਹਾਓ ਕਿਤਾ ਦੇਸ ਨਾ ਆ ਸੁਣੀਐ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤਹ ਨਾਹੀ ਮਹਲ ਉਸਾਰ ਨਾ ਬੈਠਾ ਜੇ ਕੋ ਸਤ ਕਰੇ ਸੋ ਚੀਜੈ ਤਬ ਕਰ ਤਾਪ ਨਾ ਹੋਈ ਜੇ ਕੋ ਨਾਉ ਲੈ ਬਦ ਨਾਵੀ ਕਲ ਕੇ ਲਖਣ ਏਈ ਜਿਸ ਸਿਕਦਾਰੀ ਤਿਸੈ ਖੁਆਰੀ ਚਾਕਰ ਕੇਹੇ ਡਰਨਾ ਜਾ ਸਿਗਦਾਰੈ ਪਵੈ ਜੰਜੀਰੀ ਤਾ ਚਾਕਰ ਹੱਥੋਂ ਮਰਨਾ ਆਖ ਗੁਣਾ ਕਰ ਆਈਐ ਤਿਉ ਜੁਗ ਕੇਰਾ ਰਹਾ ਤਪਾਵਸ ਜੇ ਗੁਣ ਦੇਹ ਤਾ ਪਾਈਐ ਰਹਾਉ ਕਲ ਵਾਲੀ ਸਰਾ ਨਵੇੜੀ ਕਾਜੀ ਕ੍ਰਿਸ਼ਨਾ ਹੋਵਾ ਬਾਣੀ ਬ੍ਰਹਮਾ ਵੇਦ ਅਥਰਵਣ ਕਰਨੀ ਕੀਰਤ ਲਹਾ ਪਤ ਵਿਣ ਪੂਜਾ ਸਤ ਵਿਣ ਸੰਜਮ ਜਤ ਵਿਣ ਕਾਇ ਨੇਉ ਨਾਵੋ ਧੋਵੋ ਤਿਲਕ ਚੜਾਵੋ ਸੋਚ ਵਿਣ ਸੋਚ ਨਾ ਹੋਈ ਕਾਲੀ ਪਰਵਾਨ ਕਤੇਵ ਕੁਰਾਨ ਪੋਥੀ ਪੰਡਤ ਰਹਿ ਪੁਰਾਣ ਨਾਨਕ ਨਾਉ ਪਿਆ ਰਹਿਮਾਨ ਕਰ ਕਰਤਾ ਤੂੰ ਏਕੋ ਜਾਣ ਨਾਨਕ ਨਾਮ ਮਿਲੈ ਵਡਿਆਈ ਏ ਦੂਪਰ ਕਰਮ ਨਹੀਂ ਜੇ ਘਰ ਹੋਦਾ ਮੰਗਣ ਜਾਈਐ ਫਿਰ ਉਹ ਲਾਮਾ ਮਿਲੈ ਤਹੀ RAM ਕਲੀ ਮਹੱਲਾ ਪਹਿਲਾ ਜਗ ਪ੍ਰਬੋਧੈ ਮੜੀ ਵਧਾਵੈ ਆਸਣ ਤਿਆਗ ਕਾਹੇ ਸਚ ਪਾਵੈ ਮਮਤਾ ਮੋਹ ਕਾਮਣ ਹਿਤਕਾਰੀ ਨਾ ਅਧੂਤੀ ਨਾ ਸੰਸਾਰੀ ਜੋਗੀ ਬੈਸ ਰਹਾਉ ਦੁਬਦਾ ਦੁਖ ਭਾਗੈ ਘਰ ਘਰ ਮਾਗਤ ਲਾਜ ਨਾ ਲਾਗੈ ਰਹਾਉ ਗਾਵੇ ਗੀਤ ਨਾ ਚੀਨਾ ਆਪ ਕਿਉ ਲਾਗੀ ਨਿਵਰੈ ਪ੍ਰਤਾਪ ਗੁਰ ਕੈ ਸ਼ਬਦ ਰਚੈ ਮਨ ਭਾਏ ਭਿਖਿਆ ਸਾਜ ਵਿਚਾਰੀ ਖਾਏ ਭਸਮ ਚੜਾਏ ਕਰਹਿ ਪਾਖੰਡ ਮਾਇਆ ਮੋਹ ਸਹਿ ਜਮ ਡੰਡ ਫੂਟੈ ਖਾਪਰ ਭੀਖ ਨਾ ਭਾਏ ਬੰਧਨ ਬਾਧਿਆ ਆਵੈ ਜਾਏ ਬਿੰਦ ਨਾ ਰਾਖੈ ਜਦੀ ਕਹਾਵੈ ਮਾਈ ਮਾਗਤ ਤ੍ਰੈ ਲੋਭਾਵੈ ਨਿਰਦਇਆ ਨੀ ਜੋਤ ਉਜਾਲਾ ਮੂਰਤ ਬੂਟੇ ਸਰਬ ਜੰਜਾਲਾ ਭੇਕ ਰਹਿ ਖਿੰਥਾ ਬੋ ਥਟੂਆ ਝੂਠੋ ਖੇਲ ਖੇਲੈ ਬਹੁ ਨਟੁਆ ਅੰਤਰੇ ਅਗਨ ਚਿੰਤਾ ਬਹੁ ਜਾਰੇ ਵਿਣ ਕਰਮਾ ਕੈਸੇ ਉਤਰਸ ਪਾਰੇ ਮੁੰਦਰਾ ਫਟਕ ਬਨਾਈ ਕਾਨ ਮੁਕਤ ਨਹੀਂ ਵਿਦਿਆ ਵਿਗਿਆਨ ਜਿਹਵਾ ਇੰਦਰੀ ਸਾਧ ਲੋਭ ਹੰਨਾ ਪਸ਼ੂ ਪਏ ਨਹੀਂ ਮਿਟੈ ਨਿਸ਼ਾਨਾ ਤ੍ਰਿਵਿਦ ਲੋਗਾ ਤ੍ਰਿਵਿਦ ਜੋਗਾ ਸ਼ਬਦ ਵਿਚਾਰੈ ਚੂਕਸ ਸੋਗਾ ਊਜਲ ਸਾਜ ਸੋ ਸ਼ਬਦ ਹੋਏ ਜੋਗੀ ਜੁਗਤ ਵਿਚਾਰੇ ਸੋਏ ਤੁਜ ਪਹਿ ਦੇ ਤੂ ਕਰਣਾ ਜੋਗ ਥਾਪ ਥਾਪੇ ਕਰੇ ਸੋ ਹੋਗ ਜਤ ਸਤ ਸੰਜਮ ਸਚ ਸੋਚੀਤ ਨਾਨਕ ਜੋਗੀ ਤ੍ਰਿਭਵਨ ਮੀਤ ਰਾਮ ਕਲੀ ਮਹੱਲਾ ਪਹਿਲਾ ਖਾਟ ਮਟ ਦੇਹੀ ਮਨ ਬੈਰਾਗੀ ਸੁਰਤ ਸਬਦ ਧੁਨ ਅੰਤਰ ਜਾਗੀ ਵਾਜੈ ਅਨਹਦ ਮੇਰਾ ਮਨ ਲੀਨਾ ਗੁਰ ਬਚਨੀ ਸਚ ਨਾਮ ਪਤੀਣਾ ਪ੍ਰਾਣੀ ਰਾਮ ਭਗਤ ਸੁਖ ਪਾਈਐ ਗੁਰਮੁਖ ਹਰਿ ਹਰਿ ਮੀਠਾ ਲਾਗੈ ਹਰਿ ਹਰਿ ਨਾਮ ਸਮਾਈਐ ਰਹਾਉ ਮਾਇਆ ਮੋਹ ਬਿਵਾਰੀ ਸਮਾਏ ਸਤਿਗੁਰ ਭੇਟਾ ਮੇਲ ਮਿਲਾਏ ਨਾਮ ਰਤਨ ਨਿਰਮੋਲ ਖੀਰਾ ਤੇ ਧਰਾਤਾ ਮੇਰਾ ਮਨ ਧੀਰਾ ਹਉ ਮੈਂ ਮਮਤਾ ਰੋਗ ਨ ਲਾਗੈ RAM ਭਗਤ ਜਮ ਕਾ ਭਉ ਭਾਗੈ ਜਮ ਜੰਦਾਰ ਨ ਲਾਗੈ ਮੋਹੇ ਨਿਰਮਲ ਨਾਮ ਹਿਰਦੈ ਹਰਿ ਸੋਏ ਸਬਦ ਵਿਚਾਰ ਭੈ ਨਿਰੰਕਾਰੀ ਗੁਰਮਤਿ ਜਾਗੇ ਦੁਰਮਤਿ ਪਰਹਾਰੀ ਆਨੰਦ ਜਾਗ ਰਹੇ ਲਿਵਲਾਈ ਜੀਵਨ ਮੁਕਤ ਗਤ ਅੰਤਰ ਪਾਈ ਅਲਿਪਤ ਗੁਫਾ ਮਹਿ ਰਹਿ ਨਿਰਾਰੇ ਤਾਸ ਕਰ ਪੰਜ ਸਬਦ ਸੰਘਾਰੇ ਪਰ ਘਰ ਜਾਏ ਨਾ ਮਨ ਡੋਲਾਏ ਸਾਜ ਨਿਰੰਤਰ ਰਹੁ ਸਮਾਏ ਗੁਰਮੁਖ ਜਾਗ ਰਹੇ ਔਧੂਤਾ ਸਤ ਬੈਰਾਗੀ ਤਤ ਪਰੋਤਾ ਜਗ ਸੂਤਾ ਮਰ ਆਵੈ ਜਾਏ ਬਿਨ ਗੁਰ ਸ਼ਬਦ ਨਾ ਸੋਜੀ ਪਾਏ ਅਨਹਦ ਸ਼ਬਦ ਵੱਜੈ ਦਿਨ ਰਾਤੀ ਆਵਗਤ ਕੀ ਗਤ ਗੁਰਮੁਖ ਜਾਤੀ ਤਉ ਜਾਨੀ ਜਾ ਸ਼ਬਦ ਪਛਾਨੀ ਏਕੋ ਰਵ ਰਹਾ ਨਿਰਵਾਣੀ ਸੁਨ ਸਮਾਧ ਸਾਹਜ ਮਨ ਰਾਤਾ ਤਜ ਹਉ ਲੋਭਾ ਏਕੋ ਜਾਤਾ ਗੁਰ ਚੇਲੇ ਆਪਣਾ ਮਨ ਮਾਨਿਆ ਨਾਨਕ ਦੂਜਾ ਮੇਟ ਸਮਾਨਿਆ RAM ਕਲੀ ਮਹੱਲਾ ਪਹਿਲਾ ਸਾਹਾ ਗਣੈ ਨ ਕਰੇ ਵਿਚਾਰ ਸਾਹੇ ਉਪਰੇ ਏਕੰਕਾਰ ਜਿਸ ਗੁਰ ਮਿਲੈ ਸੋਈ ਬਿਦ ਜਾਣੈ ਗੁਰਮਤ ਹੋਏ ਤਾ ਹੁਕਮ ਪਛਾਣੈ ਝੂਠ ਨਾ ਬੋਲ ਪਾਡੇ ਸੱਚ ਕਹੀਐ ਹਉ ਮੈਂ ਜਾਏ ਸ਼ਬਦ ਘਰ ਲਹੀਐ ਰਹਾਉ ਗਣ ਗਣ ਜੋਤ ਕਾਂਡੀ ਕੀਨੀ ਪੜੈ ਸੁਣਾਵੈ ਤਤ ਨਾ ਚੀਨੀ ਸਭ ਸੈ ਉਪਰ ਗੁਰ ਸਉ ਵਿਚਾਰ ਹੋਰ ਕਥਨੀ ਬਦਉ ਨ ਸਗਲੀ ਛਾਰ ਨਾਵਹਿ ਧੋਵਹਿ ਪੂਜੈ ਸੈਲਾ ਬਿਨ ਹਰ ਰਾਤੇ ਮੈਲੋ ਮੈਲਾ ਗਰਬ ਨਿਵਾਰ ਮਿਲੈ ਪ੍ਰਭ ਸਾਰਥ ਮੁਕਤ ਪ੍ਰਾਨ ਜਪ ਹਰ ਕਿਰਤਾਰਥ ਵਾਚੈ ਬਾਦ ਨਾ ਭੇਦ ਵਿਚਾਰੈ ਆਪ ਡੁਬੈ ਕਿਉ ਪਿਤਰਾ ਤਾਰੈ ਕਾਟ ਕਾਟ ਬ੍ਰਹਮ ਜੀਨਾ ਜਨ ਕੋਏ ਸਤਿਗੁਰੂ ਮਿਲਿਆ ਤਸੋ ਜੀ ਹੋਏ ਗਣਤ ਗਣੀਐ ਸਾ ਸਾਧੁ ਆਏ ਗੁਰ ਕੀ ਸਰਣ ਪਵੈ ਸੁਖ ਥੀਐ ਕਾਰਿ ਅਪਰਾਧ ਸਰਣ ਹਮ ਆਇਆ ਗੁਰ ਹਰਿ ਭੇਟੇ ਪੁਰਬ ਕਮਾਇਆ ਗੁਰ ਸਰਣ ਨਾ ਆਈਐ ਬ੍ਰਹਮ ਨਾ ਪਾਇਐ ਪਰਮ ਭੁਲਾਇਐ ਜਨਮ ਮਰ ਆਈਐ ਜਾਮ ਦਰ ਬਾਧਵ ਮਰੈ ਵਿਕਾਰ ਨਾ ਹਿਰਦੈ ਨਾਮ ਨਾ ਸਬਦ ਆਚਾਰ ਇਕ ਪਾਧੇ ਪੰਡਿਤ ਮਿਸਰ ਕਹਾਵਹਿ ਦੁਬਦਾਰਾ ਤੇ ਮਹਲ ਨਾ ਪਾਵਹਿ ਜਿਸ ਗੁਰ ਪ੍ਰਸਾਦੀ ਨਾਮ ਆਧਾਰ ਕੋਟਿ ਮਧੇ ਕੋ ਜਨ ਆਪਾਰ ਏਕ ਬੁਰਾ ਭਲਾ ਸਤ ਏਕੈ ਬੂਝ ਗਿਆਨੀ ਸਤਗੁਰ ਕੀ ਟੇਕੈ ਗੁਰਮੁਖ ਬਿੱਲੀ ਏਕੋ ਜਾਣਿਆ ਆਵਣ ਜਾਣਾ ਮੇਟ ਸਮਾਣਿਆ ਜਿਨ ਕਾ ਹਿਰਦੈ ਏਕੰਕਾਰ ਸਰਬ ਗੁਣੀ ਸਾਚਾ ਵਿਚਾਰ ਗੁਰ ਕੈ ਭਾਣਾ ਕਰਮ ਕਮਾਵੇ ਨਾਨਕ ਸਾਚੇ ਸਾਜ ਸਮਾਵੇ RAM ਕਲੀ ਮਹੱਲਾ ਪਹਿਲਾ ਹੱਠ ਨਿਗਰੋ ਕਰ ਕਾਇਆ ਛੀਜੈ ਵਰਤ ਤਪਨ ਕਰ ਮਨ ਨਹੀਂ ਭੀਜੈ ਰਾਮ ਨਾਮ ਸਰ ਅਵਰ ਨਾ ਪੂਜੈ ਗੁਰ ਸੇਵਨਾ ਹਰ ਜਨ ਸੰਗ ਕੀਜੈ ਜਮ ਜੰਦਾਰ ਜੋਹਿ ਨੀ ਸਾਕੈ ਸਰਪਨ ਡਸ ਨਾ ਸਕੈ ਹਰ ਕਾ ਰਸ ਪੀਜੈ ਰਹਾਉ ਵਾਤ ਪੜੈ ਰਾਗੀ ਜਗ ਪੀਜੈ ਤ੍ਰੈ ਗੁਣ ਵਿਖਿਆ ਜਨਮ ਮਰੀਜੈ ਰਾਮ ਨਾਮ ਬਿੰਦੂਕ ਸਹੀਜੈ ਚਾਰ ਸਪਉਣ ਸਿੰਘ ਹਸਨ ਭੀਜੈ ਨਿਉਲੀ ਕਰਮ ਖਟ ਕਰਮ ਕਰੀਜੈ ਰਾਮ ਨਾਮ ਬਿਰ ਬਿਰਥਾ ਸਾਥ ਲੀਜੈ ਅੰਤਰ ਪੰਚ ਅਗਨ ਕਿਉ ਧੀਰਜ ਜਾਏ ਅੰਤਰ ਚੋਰ ਕਿਉ ਸਾਧ ਜਾਏ ਗੁਰਮੁਖ ਹੋਏ ਕਾਇਆ ਗੜ ਜਾਏ ਅੰਤਰ ਮੈਲ ਤੀਰਥ ਜਾਏ ਮਨ ਨਹੀਂ ਸੂਚਾ ਕਿਆ ਸੋਚ ਜਾਏ ਕਿਰਤ ਪਿਆ ਦੋਸ ਕਾ ਕਉ ਜਾਏ ਅਨ ਨਾ ਖਾਹੇ ਦੇਹੀ ਦੁਖ ਦੀ ਜਾਏ ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ ਮਨ ਮੁਖ ਜਨਮੈ ਜਨਮ ਜਾਏ ਸਤਗੁਰ ਪੂਛ ਸੰਗਤ ਜਨ ਕੀ ਜਾਏ ਮਨ ਹਰਿ ਰਾਚੈ ਨਹੀਂ ਜਨਮ ਮਰੀਜੈ RAM ਨਾਮ ਬਿਨ ਕਿਆ ਕਰਮ ਕੀ ਜਾਏ ਕੂੰਦਰ ਧੂੰਦਰ ਪਾਸਤਰੀ ਜੈ ਧੁਰ ਕੀ ਸੇਵਾ RAM ਜੈ ਨਾਨਕ ਨਾਮ ਮਿਲੈ ਕਿਰਪਾ ਪ੍ਰਭ ਕੀ ਜੈ RAM ਕਲੀ ਮਹੱਲਾ ਪਹਿਲਾ ਅੰਤਰ ਉਤਪਜ ਅਵਰਨਾ ਕੋਈ ਜੋ ਕਹੀਐ ਸੋ ਪ੍ਰਭ ਤੇ ਹੋਈ ਜੁਗਾ ਜੁਗੰਤਰ ਸਾਹਿਬ ਸੱਜ ਸੋਈ ਉਤਪਦ ਪਰਲੋ ਅਵਰ ਨ ਕੋਈ ਐਸਾ ਮੇਰਾ ਠਾਕੁਰ ਗਹਿਰ ਗੰਭੀਰ ਜਿਨ ਜਪਿਆ ਤਨੀ ਸੁ ਪਾਇਆ ਹਰ ਕੈ ਨਾਮ ਨਾ ਲੱਗੈ ਜਮ ਤੀਰ ਰਹਾਓ ਨਾਮ ਰਤਨ ਹੀਰਾ ਨਿਰਮੋਲ ਸਾਚਾ ਸਾਹਿਬ ਅਮਰ ਅਤੋਲ ਜਿਹਵਾ ਸੂਚੀ ਸਾਚਾ ਬੋਲ ਘਰ ਦਰ ਸਾਚਾ ਨਾਹੀ ਰੋਲ ਇਕ ਬਨ ਮਹਿ ਬੈਸੈ ਡੂਗਰ ਅਸਥਾਨ ਨਾਮ ਵਿਸਾਰ ਪਚੈ ਅਭਿਮਾਨ ਨਾਮ ਬਿਨਾ ਕਿਆ ਗਿਆਨ ਧਿਆਨ ਗੁਰਮੁਖ ਪਾਵੈ ਦਰਗਹਿਮਾਨ ਹਠ ਅਹੰਕਾਰ ਕਰੈ ਨਹੀਂ ਪਾਵੈ ਪਾਠ ਪੜੈ ਲੇ ਲੋਕ ਸੁਣਾਵੈ ਤੀਰਥ ਭਰਮਸ ਵਿਆਧ ਨਾ ਜਾਵੇ ਨਾਮ ਬਿਨਾ ਕੈਸੇ ਸੁਖ ਪਾਵੇ ਜਤਨ ਕਰੈ ਬਿੰਦ ਕਿਵੈ ਨ ਰਹਾਈ ਮਨੁਆ ਡੋਲਾ ਨਰਕੇ ਪਾਈ ਜਮਪੁਰ ਬਾਧੋ ਲੈ ਸਜਾਈ ਬਿਨ ਨਾਵੇ ਜੀਉ ਜਲ ਭਲ ਜਾਈ ਸਿਧ ਸਾਧਿਕ ਕੇਤੇ ਮੁਨ ਜੇਵਾ ਹਠ ਨਿਗ੍ਰਹਿ ਨ ਤ੍ਰਿਪਤਾਵਹਿ ਭੇਵਾ ਸ਼ਬਦ ਵਿਚਾਰ ਗਹਿ ਗੁਰ ਸੇਵਾ ਮਨ ਤਨ ਨਿਰਮਲ ਅਭਿਮਾਨ ਅਭੇਵਾ ਕਰਮ ਮਿਲੈ ਪਾਵੈ ਸਜਨਾਓ ਤੁਮ ਸਰਣਾਗਤ ਰਹੋ ਸੁਭਾਓ ਤੁਮ ਤੇ ਉਪਜੋ ਭਗਤੀ ਭਾਓ ਜਪ ਜਾਪੋ ਗੁਰਮੁਖ ਹਰਿ ਨਾਉ ਹਉ ਮੈਂ ਗਰਬ ਜਾਏ ਮਨ ਭੀਨੈ ਝੂਠ ਨਾ ਪਾਵਸ ਪਾਖੰਡ ਕੀਨੈ ਬਿਨ ਗੁਰ ਸ਼ਬਦ ਨਹੀਂ ਘਰ ਬਾਰ ਨਾਨਕ ਗੁਰਮੁਖ ਤਤ ਵਿਚਾਰ ਰਾਮ ਕਲੀ ਮਹੱਲਾ ਪਹਿਲਾ ਜਿਉ ਆਇਆ ਤਿਉ ਜਾਵਹਿ ਬਉਰੇ ਜਿਉ ਜਨਮੇ ਤਿਉ ਮਰਨ ਭਇਆ ਜਿਉ ਰਸ ਭੋਗ ਕੀਏ ਤੇਤਾ ਦੁਖ ਲਾਗੈ ਨਾਮ ਵਿਸਾਰ ਭਵ ਦਿਲ ਪਿਆ ਤਨ ਧਨ ਦੇਖਤ ਗਰਭ ਗਿਆ ਕਨਕ ਕਾਮਨੀ ਸਿਉ ਹੇਤ ਵਿਦਾਇਹ ਕੀ ਨਾਮ ਵਿਸਾਰੈ ਪਰਮ ਗਿਆ ਰਹਾਉ ਜਤ ਸਤ ਸੰਜਮ ਸੀਲ ਨਾ ਰਾਖਿਆ ਪ੍ਰੇਤ ਪਿੰਜਰ ਮਹਿ ਕਾਸ਼ਟ ਭਇਆ ਪੁਨ ਦਾਨ ਇਸਨਾਨ ਨਾ ਸੰਜਮ ਸਾ ਸੰਗਤ ਬਿਨ ਬਾਦਿ ਜਿਆ ਲਾਲਚ ਲਾਗੈ ਨਾਮ ਵਿਸਾਰਿਓ ਆਵਤ ਜਾਵਤ ਜਨਮ ਗਿਆ ਜਾ ਜਮ ਧਾਇ ਕੇਸ ਗਹਿ ਮਾਰੈ ਸੁਰਤ ਨਹੀਂ ਮੁਖ ਕਾਲ ਗਿਆ ਐਨਸ ਨਿੰਦਾ ਤਾਤ ਪਰਾਈ ਹਿਰਦੈ ਨਾਮ ਨਾ ਸਰਬ ਦਇਆ ਬਿਨ ਗੁਰ ਸ਼ਬਦ ਨਾ ਗਤ ਪਰਿ ਪਾਵੈ ਰਾਮ ਨਾਮ ਬਿਨ ਨਰਕ ਗਿਆ ਖਿਨ ਮੈਂ ਵੇਸ ਕਰਹਿ ਨਟੁਆ ਜਿਉ ਮੋਹ ਪਾਪ ਮੈਂ ਗਲਤ ਗਿਆ ਏ ਤੋਤ ਮਾਇਆ ਦੇਖ ਪਸਾਰੀ ਮੋਹ ਮਾਇਆ ਕੈ ਮਗਨ ਭਇਆ ਕਰਹਿ ਵਿਕਾਰ ਵਿਥਾਰ ਕਨੇਰੇ ਸੁਰਤ ਸ਼ਬਦ ਬਿਨ ਭਰਮ ਪਿਆ ਹਉ ਮੈਂ ਰੋਗ ਮਹਾ ਦੁਖ ਲਾਗਾ ਗੁਰਮਤ ਲੇਵ ਰੋਗ ਗਿਆ ਸੁਖ ਸੰਪਦ ਕੋ ਆਵਤ ਦੇਖੈ ਸਾਗ ਮਨ ਬਿਮਾਨ ਭਇਆ ਜਿਸ ਕਾ ਇਹ ਤਨ ਧਨ ਸੋ ਫਿਰ ਲੇਵੈ ਅੰਤਰ ਸਾ ਸਾਧੂ ਪਿਆ ਅੰਤ ਕਾਲ ਕੇ ਸਾਥ ਨਾ ਚਾਲੈ ਜੋ ਦੀਸੈ ਸਭ ਤਿਸੈ ਮਿਆ ਆਦ ਪੁਰਖ ਅਪਰੰਪਰ ਸੋ ਪ੍ਰਭ ਹਰਿ ਨਾਮ ਹਿਰਦੈ ਲੈ ਪਾਰ ਪਿਆ ਮੂਏ ਕੋ ਰੋਵੈ ਕਿਸੈ ਸੁਣਾਵੈ ਪੈ ਸਾਗਰ ਅਸਰਾਲ ਪਿਆ ਦੇਖ ਕੁਟੰਬ ਮਾਇਆ ਗ੍ਰਹਿ ਮੰਦਰ ਸਾਗਤ ਜੰਝਾਲ ਪਰਾਲ ਪਿਆ ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨਹਿ ਬੁਲਾਇ ਲਿਆ ਜੋ ਕਿਛ ਕਰਨਾ ਸੋ ਕਰ ਰਿਆ ਬਖਸ਼ਣ ਹਾਰੈ ਬਖਸ਼ ਲਿਆ ਜਿਨ ਇਹੋ ਚਾਖਿਆ RAM ਰਸਾਇਣ ਤਿਨ ਕੀ ਸੰਗਤ ਖੋਜ ਭਇਆ ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸਰਣ ਪਿਆ ਦੁਖ ਸੁਖ ਗੁਰਮੁਖ ਸਮ ਕਰ ਜਾਣਾ ਹਰਖ ਸੋਖ ਤੇ ਬ੍ਰਕਤ ਭਇਆ ਆਪ ਮਾਰ ਗੁਰਮੁਖ ਹਰਿ ਪਾਏ ਨਾਨਕ ਸਾਹ ਸਮਾਇ ਲਿਆ RAM ਕਲੀ ਦਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਜ ਦ੍ਰਿੜਾਇਆ ਸਾਜ ਸਬਦ ਰਸ ਲੀਣਾ ਮੇਰਾ ਗੁਰ ਦਇਆ ਸਦਾ ਰੰਗ ਲੀਣਾ ਐਨਸ ਰਹਿ ਏਕ ਲਿਵ ਲਾਗੀ ਸਾਚੇ ਦੇਖ ਪਤੀਣਾ ਰਾਵ ਰਹਿ ਗਗਨਪੁਰ ਦ੍ਰਿਸ਼ ਸਮੈ ਸਾਰੇ ਅਨਹਤ ਸਬਦ ਰੰਗੀਣਾ ਸਤ ਬੰਧ ਕੁਪੀਨ ਭਾਰਪੁਰੇ ਲੀਣਾ ਜੇਵਾ ਰੰਗ ਰਸੀਣਾ ਮਿਲੈ ਗੁਰ ਸਾਚੇ ਜਿਨ ਰਚ ਰਾਚੇ ਕਿਰਤ ਵਿਚਾਰ ਪਤੀਣਾ ਏਕ ਮਹਿ ਸਰਬ ਸਰਬ ਮਹਿ ਏਕਾ ਇਹ ਸਤਿਗੁਰ ਦੇਖ ਦਿਖਾਈ ਜਿਨ ਕੀਏ ਖੰਡ ਮੰਡਲ ਬ੍ਰਾਹਮੰਡਾ ਸੋ ਪ੍ਰਭ ਲਖਨ ਨਾ ਜਾਈ ਦੀਪਕ ਤੇ ਦੀਪਕ ਪ੍ਰਗਾਸਿਆ ਤ੍ਰਿਭਵਨ ਜੋਤ ਦਿਖਾਈ ਸੱਚੈ ਤਖਤ ਸਜ ਮਹਲੀ ਬੈਠੇ ਨਿਰਭਉ ਤਾੜੀ ਲਾਈ ਮੂਹੇ ਗਿਆ ਬੈਰਾਗੀ ਜੋਗੀ ਘਟ ਘਟ ਕਿੰਗਰੀ ਵਾਈ ਨਾਨਕ ਸਰਨ ਪ੍ਰਭੂ ਕੀ ਛੂਟੇ ਸਤਿਗੁਰ ਸੱਚ ਸਖਾਈ ਰਾਮ ਕਲੀ ਮਹੱਲਾ ਪਹਿਲਾ ਓ ਹਠ ਹਸਤ ਮੜੀ ਘਰ ਛਾਇਆ ਤਰਨ ਕੇ ਉਨਕਲ ਧਾਰੀ ਗੁਰਮੁਖ ਕੇਤੀ ਸਬਦ ਉਧਾਰੀ ਸੰਤਹੁ ਰਹਾਉ ਮਮਤਾ ਮਾਰ ਹਉਮੈ ਸੋਖੈ ਤ੍ਰਿਭਵਨ ਜੋਤ ਤੁਮਾਰੀ ਮਨਸਾ ਮਾਰ ਮਨੈ ਮੈਂ ਰਾਖੈ ਸਤਗੁਰ ਸ਼ਬਦ ਵਿਚਾਰੀ ਸਿੰਘੀ ਸੁਰਤ ਅਨਾਹ ਦਿਵਾਜੈ ਘਟ ਘਟ ਜੋਤ ਤੁਮਾਰੀ ਪਰਪੰਚ ਬੇਣ ਤਹੀ ਮਨ ਰਾਖਿਆ ਬ੍ਰਹਮ ਅਗਨਿ ਪਰ ਜਾਰੀ ਪੰਜ ਤਤ ਮਿਲ ਐਨਸ ਦੀਪਕ ਨਿਰਮਲ ਜੋਤ ਅਪਾਰੀ ਰਾਸ ਸਸ ਲੋਕੇ ਇਹੋ ਤਨ ਕਿੰਗਰੀ ਵਾਜੈ ਸ਼ਬਦ ਨਿਰਾਰੀ ਸੇਵ ਨਗਰੀ ਹੋਇ ਆਸਣ ਔਧੂ ਅਲਖ ਅਗੰਮ ਪਾਰੀ ਕਾਇਆ ਨਗਰੀ ਇਹੋ ਮਨ ਰਾਜਾ ਪੰਜ ਬਸਹਿ ਵਿਚਾਰੀ ਸਬਦ ਰਵੈ ਆਸਨ ਕਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਵਿਕਾਲ ਕਹੇ ਕਹਿ ਬਪਰੇ ਜੀਵਤ ਮੂਆ ਮਨ ਮਾਰੀ ਬ੍ਰਹਮਾ ਵਿਸ਼ਨ ਮਹੇਸ਼ ਇਕ ਮੂਰਤਿ ਆਪੇ ਕਰਤਾ ਕਾਰੀ ਕਾਇਆ ਸੋ ਤਰੈ ਭਵ ਸਾਗਰੇ ਆਤਮ ਤਤ ਵਿਚਾਰੀ ਗੁਰ ਸੇਵਾ ਤੇ ਸਦਾ ਸੁਖ ਪਾਇਆ ਅੰਤਰ ਸਬਦ ਰਵਿਆ ਗੁਣਕਾਰੀ ਆਪੇ ਮੇਲ ਲਏ ਗੁਣ ਦਾਤਾ ਹਉ ਮੈਂ ਤ੍ਰਿਸ਼ਨਾ ਮਾਰੀ ਤ੍ਰੈ ਗੁਣ ਮੇਟੇ ਚੌਥਾ ਵਰਤੈ ਇਹਾ ਭਗਤ ਨਿਰਾਰੀ ਗੁਰਮੁਖ ਜੋਗ ਸਬਦ ਆਤਮ ਜੀਨਾ ਹਿਰਦਾ ਏਕ ਮੁਰਾਰੀ ਮਨੁਆ ਅਵਸਥਰ ਸਬਦੇ ਰਾਤਾ ਇਹਾ ਕਰਨੀ ਸਾਰੀ ਬੇਦ ਬਾਦ ਨਾ ਪਾਖੰਡ ਔਧੂ ਗੁਰਮੁਖ ਸਬਦ ਵਿਚਾਰੀ ਗੁਰਮੁਖ ਜੋਗ ਕਮਾਵੇ ਔਧੂ ਜਤ ਸਦ ਸਬਦ ਵਿਚਾਰੀ ਸਬਦ ਮਰਾ ਮਨੁ ਮਾਰੇ ਔਧੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵਜਲ ਹੈ ਅਵਧੂ ਸਬਦ ਤਰੈ ਕੁਲ ਤਾਰੀ ਸਭ ਸੂਰ ਜੁਗ ਚਾਰੇ ਔਧੂ ਬਾਣੀ ਭਗਤ ਵਿਚਾਰੀ ਇਹੋ ਮਨ ਮਾਇਆ ਮੋਹਿਆ ਔਧੂ ਨਿਕਸੈ ਸਬਦ ਵਿਚਾਰੀ ਆਪੇ ਬਖਸ਼ੇ ਮੇਲ ਮਿਲਾਏ ਨਾਨਕ ਸਰਨ ਤੁਮਾਰੀ ਰਾਮ ਕਲੀ ਮਹੱਲਾ ਤੀਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਰਮੈ ਦੀਆ ਮੁੰਦਰਾ ਕੰਨੀ ਪਾਏ ਜੋਗੀ ਖਿੰਥਾ ਕਰ ਤੂ ਦਇਆ ਆਵਣ ਜਾਣ ਵਿਭੂਤ ਲਾਏ ਜੋਗੀ ਤਾ ਤੀਨ ਭਵਨ ਜਿਣ ਲਿਆ ਐਸੀ ਕਿੰਗਰੀ ਵਜਾਏ ਜੋਗੀ ਜਿਤ ਕਿੰਗਰੀ ਅਨਹਦ ਵਾਜੈ ਹਰ ਸੋ ਰਹਿ ਲਿਵਲਾਏ ਰਹਾਉ ਸਤ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ ਮਨ ਦ੍ਰਿੜ ਕਰ ਆਸਨ ਬੈਸ ਜੋਗੀ ਤਾ ਤੇਰੀ ਕਲਪਨਾ ਜਾਈ ਕਾਇਆ ਨਗਰੀ ਮੈਂ ਮੰਗਣ ਚੜਹਿ ਜੋਗੀ ਤਾ ਨਾਮ ਪੱਲੇ ਪਾਈ ਇਤ ਕਿੰਗਰੀ ਧਿਆਨ ਨਾ ਲਾਗੈ ਜੋਗੀ ਨਾ ਸਚ ਪੱਲੇ ਪਾਏ ਇਤ ਕਿੰਗਰੀ ਸਾਤ ਨਾ ਆਵੇ ਜੋਗੀ ਅਭਿਮਾਨ ਨਾ ਵਿੱਚ ਹੋ ਜਾਏ ਭਉ ਭਾਉ ਦੋਏ ਪਤ ਲਾਏ ਜੋਗੀ ਇਹੋ ਸਰੀਰ ਕਰ ਡੰਡੀ ਗੁਰਮੁਖ ਹੋਵੈ ਤਾ ਤੰਤੀ ਵਾਜੈ ਇਨ ਵਿਦ ਤ੍ਰਿਸ਼ਨਾ ਖੰਡੀ ਹੁਕਮ ਬੁਝੈ ਸੋ ਜੋਗੀ ਕਹੀਐ ਏਕਸ ਸਿਓ ਚਿਤ ਲਾਏ ਸਾ ਸਾ ਟੂਟੈ ਨਿਰਮਲ ਹੋਵੈ ਜੋਗ ਜੁਗਤ ਇਵ ਪਾਏ ਨਦਰੀ ਆਪਦਾ ਸਭ ਕਿਛ ਬਿਨਸੈ ਹਰਿ ਸੇਤੀ ਚਿਤ ਲਾਏ ਸਤਿਗੁਰ ਨਾਲ ਤੇਰੀ ਭਾਵਨੀ ਲਾਗੈ ਤਾਂ ਇਹ ਸੋਜੀ ਪਾਏ ਇਹੋ ਜੋਗ ਨਾ ਹੋਵੇ ਜੋਗੀ ਜੇ ਕੁਟੰਬ ਛੋੜ ਪਰ ਭਵਨ ਕਰਹਿ ਗ੍ਰਹਿ ਸਰੀਰ ਮੈਂ ਹਰ ਹਰਿ ਨਾਮ ਗੁਰ ਪ੍ਰਸਾਦੀ ਆਪਣਾ ਹਰ ਪ੍ਰਭ ਲਹੈ ਇਹੋ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮਹਿ ਰੋਗ ਵੱਡਾ ਤ੍ਰਿਸ਼ਨਾ ਮਾਇਆ ਅਨੇਕ ਜਤਨ ਭੇਖ ਕਰੇ ਜੋਗੀ ਰੋਗ ਨਾ ਜਾਏ ਗਵਾਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸ ਨੂੰ ਮਨ ਵਸਾਏ ਗੁਰਮੁਖ ਹੋਵੇ ਸੋਈ ਬੂਝੈ ਜੋਗ ਜੁਗਤ ਸੋ ਪਾਏ ਜੋਗ ਹੈ ਕਾ ਮਾਰਗ ਬਿਖਮੈ ਜੋਗੀ ਜਿਸ ਨੂੰ ਨਦਰ ਕਰੇ ਸੋ ਪਾਏ ਅੰਤਰ ਵਾਰੀ ਏਕੋ ਵੇਖੈ ਵਿਚਹੁ ਪਰਮ ਚੁਕਾਏ ਵੇਣ ਵਜਾਈ ਕਿੰਗਰੀ ਵਾਜੈ ਜੋਗੀ ਸਾ ਕਿੰਗਰੀ ਵਜਾਏ ਕਹੈ ਨਾਨਕ ਮੁਕਤ ਹੋਵੈ ਜੋਗੀ ਸਾਚੇ ਰਹਿ ਸਮਾਏ RAM ਕਲੀ ਮਹੱਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਣਤਾ ਸਤਿਗੁਰ ਬੂਝ 부ਝਾਈ ਸੰਤੋ ਗੁਰਮੁਖ ਦੇਵ ਵਡਿਆਈ ਰਹਾਉ ਸੱਚ ਰਹਾਉ ਸਦਾ ਸਾਹਜ ਸੁਖ ਉਪਜਾਇ ਕਾਮ ਕ੍ਰੋਧ ਵਿੱਚ ਹੋ ਜਾਈ ਆਪ ਛੋੜ ਨਾਮ ਲਿਵ ਲਾਗੀ ਮਮਤਾ ਸਭ ਜਲਾਈ ਜਿਸ ਤੇ ਉਪਜੈ ਤਿਸ ਤੇ ਬਿਨਸੈ ਅੰਤੇ ਨਾਮ ਸਖਾਈ ਸਦਾ ਹਜੂਰ ਦੂਰ ਨਹ ਦੇਖਾਓ ਰਤਨਾ ਜਿਨ ਚਾਈ ਸੱਚਾ ਸਬਦ ਰਵੈ ਘਟ ਅੰਤਰ ਸੱਚੇ ਸਿਉ ਲਿਵ ਲਾਈ ਸਤ ਸੰਗਤ ਮੈਂ ਨਾਮ ਨਿਰਮੋਲਕ ਵੱਡਾ ਭਾਗ ਪਾਇਆ ਜਾਏ ਪਰਮ ਨ ਭੂਲੋ ਸਤਗੁਰ ਸੇਵੋ ਮਨ ਰਾਖੋ ਇਕਠਾਈ ਬਿਨ ਨਾਵੇ ਸਭ ਭੂਲੀ ਫਿਰਦੀ ਬਿਰਥਾ ਜਨਮ ਗਵਾਈ ਜੋਗੀ ਜੁਗਤ ਗਵਾਈ ਹੰਡੈ ਪਾਖੰਡ ਜੋਗ ਨ ਪਾਈ ਸੇਵ ਨਗਰੀ ਮੈਂ ਆਸਣ ਬੈਸੈ ਗੁਰ ਸਬਦੀ ਜੋਗ ਪਾਈ ਧਾਤਰ ਬਾਜੀ ਸਬਦ ਨਿਵਾਰੇ ਨਾਮ ਵਸੈ ਮਨ ਆਈ ਇਹੋ ਸਰੀਰ ਸਰਵਰ ਹੈ ਸੰਤਾ ਇਸ ਇਸਨਾਨ ਕਰੇ ਲਿਵਲਾਈ ਨਾਮ ਇਸਨਾਨ ਕਰਹਿ ਸੇ ਜਨ ਨਿਰਮਲ ਸਬਦੇ ਮੈਲ ਗਵਾਈ ਤ੍ਰੈ ਗੁਣ ਅਚੇਤ ਨਾਮ ਚੇਤਾ ਹੈ ਨਾਹੀ ਬਿਨ ਨਾਵੇ ਬਿਨ ਸੁਜਾਈ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤ ਤ੍ਰਿਗੁਣ ਭਰਮ ਪੁਲਾਈ ਗੁਰ ਪ੍ਰਸਾਦੀ ਤ੍ਰਿਕੁਟੀ ਛੂਟੈ ਚੌਥੈ ਪਦ ਲਿਵ ਲਾਈ ਪੰਡਿਤ ਪੜਹਿ ਪੜਵਾਦ ਵਖਾਣੈ ਤਿੰਨਾ ਬੂਝ ਨਾ ਪਾਈ ਵਿਖਿਆ ਮਾਤੇ ਭਰਮ ਭੁਲਾਏ ਉਪਦੇਸ਼ ਕਹੈ ਕਿਸ ਭਾਈ ਭਗਤ ਜਨਾ ਕੀ ਉਤਮ ਬਾਣੀ ਜੁਗ ਜੁਗ ਰਹੀ ਸਮਾਈ ਬਾਣੀ ਲਾਗੈ ਸੋ ਗਤਿ ਪਾਏ ਸਬਦੇ ਸਾਜ ਸਮਾਈ ਕਾਇਆ ਨਗਰੀ ਸਬਦੇ ਖੋਜੇ ਨਾਮ ਨਵੰ ਨਿਧਿ ਪਾਈ ਮਨਸਾ ਮਾਰ ਮਨ ਸਾਜ ਸਮਾਣਾ ਬਿਨ ਰਸਨਾ ਉਸਤਿ ਕਰਾਈ ਲੋਣ ਦੇਖ ਰਹੇ ਵਿਸਮਾਦੀ ਚਿਤ ਅਦਿਸ਼ਟ ਲਗਾਈ ਅਦਿਸ਼ਟ ਸਦਾ ਰਹੇ ਨਿਆਲਮ ਜੋਤੀ ਜੋਤ ਮਿਲਾਈ ਹਉ ਗੁਰ ਸਾਲਾਈ ਸਦਾ ਆਪਣਾ ਜਿਨ ਸਾਚੀ ਬੂਝ ਬੁਝਾਈ ਨਾਨਕ ਏਕ ਕਹੈ ਬੇਨੰਤੀ ਬਹੁ ਗਤ ਪਦ ਪਾਈ ਰਾਮ ਕਲੀ ਮਹੱਲਾ ਤੀਜਾ ਹਰ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨਾ ਜਾਈ ਸੰਤਹੁ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਰਹਾਉ ਹਰ ਬਿਨ ਸਭ ਕਿਛ ਮਹਿਲਾ ਸੰਤਹੁ ਕਿਆ ਹੋ ਪੂਜ ਹਰ ਸਾਚੀ ਭਾਵੈ ਸਾ ਪੂਜਾ ਹੋਵੈ ਭਾਣਾ ਮਨ ਵਸਾਈ ਪੂਜਾ ਕਰੈ ਸਭ ਲੋਕ ਸੰਤਹੁ ਮਨ ਮੁਥਾਇ ਨ ਪਾਈ ਸ਼ਬਦ ਮਰੈ ਮਨ ਨਿਰਮਲ ਸੰਤੋ ਇਹ ਪੂਜਾ ਥਾਏ ਪਾਈ ਪਵਿੱਤ ਪਾਵਨ ਸੇਜਨ ਸਾਚੇ ਏਕ ਸ਼ਬਦ ਲਿਵ ਲਾਈ ਬਿਨ ਨਾਵੇ ਹੋਰ ਪੂਜ ਨ ਹੋਵੀ ਪਰਮ ਭੁਲੀ ਲੋਕ ਆਈ ਗੁਰਮੁਖ ਆਪ ਪਛਾਣੈ ਸੰਤੋ ਰਾਮ ਨਾਮ ਲਿਵ ਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਏ ਪਾਈ ਪੂਜਾ ਕਰਹਿ ਪਰ ਵਿਦ ਨਹੀਂ ਜਾਣੈ ਦੂਜੈ ਭਾਏ ਮਲ ਰਾਈ ਗੁਰਮੁਖ ਹੋਵੈ ਸੋ ਪੂਜਾ ਜਾਣੈ ਭਾਣਾ ਮਨ ਵਸਾਈ ਭਾਣੇ ਦੇ ਸਭ ਸੁਖ ਪਾਵੈ ਸੰਤੋ ਅੰਤੇ ਨਾਮ ਸਿਖਾਈ ਆਪਣਾ ਆਪ ਨਾ ਪਛਾਣੈ ਸੰਤਹੁ ਕੂੜ ਕਰੈ ਵਡਿਆਈ ਪਾਖੰਡ ਕੀਨੈ ਜਮ ਨਹੀਂ ਛੋੜੈ ਲੈ ਜਾਸੀ ਪਤ ਗਵਾਈ ਜਿਨ ਅੰਤਰ ਸ਼ਬਦ ਆਪ ਪਛਾਣੈ ਗਾਤਮਿਤ ਤਿਨ ਹੀ ਪਾਈ ਏਹੋ ਮਨੁਆ ਸੁਨ ਸਮਾਦ ਲਗਾਵੈ ਜੋਤੀ ਜੋਤ ਮਿਲਾਈ ਸੁਣ ਸੁਣ ਗੁਰਮੁਖ ਨਾਮ ਬਖਾਣੈ ਸਤ ਸੰਗਤ ਮੇਲਾਈ ਗੁਰਮੁਖ ਗਾਵੈ ਆਪ ਗਵਾਵੈ ਅੰਦਰ ਸਾਚੈ ਸੋਭਾ ਪਾਈ ਸਾਚੀ ਬਾਣੀ ਸੱਚ ਵਖਾਣੈ ਸਤ ਨਾਮ ਲਿਵ ਲਾਈ ਭੈ ਪੰਜਨ ਅਤਿ ਪਾਪ ਨਿਖੰਜਨ ਮੇਰਾ ਪ੍ਰਭ ਅੰਤ ਸਖਾਈ ਸਭ ਕਿਸੇ ਆਪੇ ਆਪ ਵਰਤੈ ਨਾਨਕ ਨਾਮ ਵਡਿਆਈ ਰਾਮ ਕਲੀ ਮਹੱਲਾ ਤੀਜਾ ਹਮ ਕੁਚਲ ਕੁਚੀਲ ਆਤਿ ਬਿਮਾਨੀ ਮਿਲ ਸਬਦੇ ਮੈਲ ਉਤਾਰੀ ਸੰਤੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਵਸਿਆ ਘਟ ਅੰਤਰੇ ਕਰਤਾ ਆਪ ਸਵਾਰੀ ਰਹਾਉ ਪਾਰਸ ਪਰਸੇ ਫਿਰ ਪਾਰਸ ਹੋਏ ਹਰ ਜੀਉ ਆਪਣੀ ਕਿਰਪਾ ਧਾਰੀ ਇਕ ਭੇਖ ਕਰਹਿ ਫਿਰੈ ਅਭਿਮਾਨੀ ਤਿਨ ਜੂਐ ਬਾਜੀ ਹਾਰੀ ਇਕ ਆਣ ਦਿਨ ਭਗਤ ਕਰਹਿ ਦਿਨ ਰਾਤੀ RAM ਨਾਮ ਉਰ ਧਾਰੀ ਆਣ ਦਿਨ ਰਾਤੇ ਸਾਜੇ ਮਾਤੇ ਸਾਜੇ ਹੋਵੈ ਮਾਰੀ ਪੈ ਬਿਨ ਭਗਤ ਨਾ ਹੋਈ ਕਬਹੀ ਪੈ ਭਾਏ ਭਗਤ ਸਵਾਰੀ ਮਾਇਆ ਮੋਹ ਸਭ ਜਲਾਇਆ ਗਿਆਨ ਤਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਭੰਡਾਰੀ ਤਿਸ ਕਿਆ ਗੁਨਾ ਕਾ ਅੰਤ ਨ ਪਾਇਆ ਹੋ ਗਾਵਾ ਸਬਦ ਵਿਚਾਰੀ ਹਰ ਜਿਉ ਜਪੀ ਹਰ ਜਿਉ ਸਾਲਾਹੀ ਵਿਚੋ ਆਪ ਨਿਵਾਰੀ ਨਾਮ ਪਦਾਰਥ ਗੁਰ ਤੇ ਪਾਇਆ ਖੁੱਟ ਸੱਚੇ ਭੰਡਾਰੀ ਆਪਣਿਆ ਭਗਤਾ ਨੂੰ ਆਪੇ ਤੁਠਾ ਆਪਣੀ ਕਿਰਪਾ ਕਰ ਕਲ ਧਾਰੀ ਤਿਨ ਸਾਚੇ ਨਾਮ ਕੀ ਸਦਾ ਭੁਖ ਲਾਗੀ ਗਾਵਨ ਸਬਦ ਵਿਚਾਰੀ ਜੀਉ ਪਿੰਡ ਸਭ ਕਿਛ ਕਹਿ ਤਿਸ ਕਾ ਆਖਣ ਬਿਖਮ ਵਿਚਾਰੀ ਸ਼ਬਦ ਲੱਗੇ ਸਹੀ ਜਨ ਨਿਸਤਰੇ ਭੌਜਲ ਭਾਰ ਉਤਾਰੀ ਬਿਨ ਹਰ ਸਾਚੇ ਕੋ ਪਾਰ ਨਾ ਪਾਵੇ ਬੂਝੈ ਕੋ ਵਿਚਾਰੀ ਜੋ ਤੁਰ ਲਿਖਿਆ ਸੋਈ ਪਾਇਆ ਮਿਲ ਹਰ ਸ਼ਬਦ ਸਵਾਰੀ ਕਾਇਆ ਕੰਤਨ ਸ਼ਬਦੇ ਰਾਤੀ ਸਾਚੈ ਨਾਇ ਪਿਆਰੀ ਕਾਇਆ ਅੰਮ੍ਰਿਤ ਰਹੀ ਭਰ ਪੂਰੇ ਪਾਇਆ ਸ਼ਬਦ ਵਿਚਾਰੀ ਜੋ ਪ੍ਰਭ ਖੋਜੈ ਸਹੀ ਪਾਵੇ ਹੋਰ ਫੂਟ ਮੂਏ ਅਹੰਕਾਰੀ ਬਾਦੀ ਬਿਨ ਸਹਿ ਸੇਵਕ ਸੇਵਾ ਹੈ ਗੁਰ ਕੈ ਹੇਤ ਪਿਆਰੀ ਸੋ ਜੋਗੀ ਤਤ ਗਿਆਨ ਵਿਚਾਰੇ ਹਉ ਮੈਂ ਤ੍ਰਿਸ਼ਨਾ ਮਾਰੀ ਸਤਿਗੁਰ ਦਾਤਾ ਤਿਨੈ ਪਛਾਤਾ ਜਿਸ ਨੂੰ ਕਿਰਪਾ ਤੁਮਾਰੀ ਸਤਿਗੁਰ ਨਾ ਸੇਵਹਿ ਮਾਇਆ ਲਾਗੇ ਡੂਬ ਮੂਏ ਅਹੰਕਾਰੀ ਜਿਚਰ ਅੰਦਰ ਸਾਸ ਤਿਚਰ ਸੇਵਾ ਕੀਚੈ ਜਾਏ ਮਿਲਿਐ RAM ਮੁਰਾਰੀ ਆਣ ਦਿਨ ਜਾਗਤ ਰਹੈ ਦਿਨ ਰਾਤੀ ਆਪਣੇ ਪ੍ਰਿਯ ਪ੍ਰੀਤ ਪਿਆਰੀ ਤਨ ਮਨ ਵਾਰੀ ਵਾਰ ਕੁਮਾਈ ਆਪਣੇ ਗੁਰ ਵਿਟੋ ਬਲਿਆਰੀ ਮਾਇਆ ਮੋਹ ਬਿਲਸ ਜਾਏਗਾ ਉਬਰੇ ਸ਼ਬਦ ਵਿਚਾਰੀ ਆਪ ਜਗਾਏ ਸਈ ਜਾਗੇ ਗੁਰ ਕੈ ਸ਼ਬਦ ਵਿਚਾਰੀ ਨਾਨਕ ਸਈ ਮੂਏ ਜੇ ਨਾਮ ਨਾ ਚੇਤ ਹੈ ਭਗਤ ਜੀਵੇ ਵਿਚਾਰੀ RAM ਕਲੀ ਮਹੱਲਾ ਤੀਜਾ ਨਾਮ ਖਜ਼ਾਨਾ ਗੁਰ ਤੇ ਪਾਇਆ ਤ੍ਰਿਪਤ ਰਹੇ ਆਗਾਈ ਸੰਤੋ ਗੁਰਮੁਖ ਮੁਕਤ ਗਤ ਪਾਈ ਏਕ ਨਾਮ ਵਸਿਆ ਘਰ ਅੰਤਰੇ ਪੂਰੇ ਕੀ ਵਡਿਆਈ ਰਹਾਉ ਆਪੇ ਕਰਤਾ ਆਪੇ ਭੁਗਤਾ ਦੇਦਾਰੀ ਸਬਾਈ ਜੋ ਚ ਕਰਨਾ ਸੋ ਕਰ ਰਹਾ ਅਵਰ ਨ ਕਰਨਾ ਜਾਈ ਆਪੇ ਸਾਜੇ ਸ੍ਰਿਸ਼ਟ ਉਪਾਏ ਸਿਰ ਸਿਰ ਧੰਦਾ ਲਾਈ ਤਿਸੈ ਸਰੇਵਹੁ ਤਾ ਸੁਖ ਪਾਵਹੁ ਸਤਗੁਰ ਮੇਲ ਮਿਲਾਈ ਆਪਣਾ ਆਪ ਆਪ ਉਪਾਏ ਅਲਖ ਨ ਲਖਣਾ ਜਾਈ ਆਪੇ ਮਹਾਰਜੀ ਵਾਲੇ ਆਪੇ ਨੂੰ ਤਿਲ ਨਾ ਤਮਾਈ ਇਕ ਦਾਤੇ ਇਕ ਮੰਗਤੇ ਕੀਤੇ ਆਪੇ ਭਗਤ ਕਰਾਈ ਸੇਵੜ ਭਾਗੀ ਜਿਨੀ ਏਕੋ ਜਾਤਾ ਸੱਚੇ ਰਹੇ ਸਮਾਈ ਆਪ ਸਰੂਪ ਸਿਆਣਾ ਆਪੇ ਕੀਮਤ ਕਹਣ ਨਾ ਜਾਈ ਆਪੇ ਦੁਖ ਸੁ ਪਾਏ ਅੰਤਰੇ ਆਪੇ ਪਰਮ ਪੁਲਾਈ ਵੱਡਾ ਦਾਤਾ ਗੁਰੂ ਜਾਤਾ ਨਿਗੁਰੀ ਅੰਧ ਫਿਰੈ ਲੋਕ ਆਈ ਜਿਨੀ ਚਾਖਿਆ ਤਿੰਨਾ ਸਾਧ ਆਇਆ ਸਤਿਗੁਰ ਬੂਝ ਇਕ ਇਕਨਾ ਨਾਵ ਹਵਾ ਇਕ ਇਕਨਾ ਗੁਰੂ ਦੇ ਬੁਝਾਈ ਸਦਾ ਸਦਾ ਸਲਾਹੋ ਸੰਤੋ ਤਿਸ ਦੀ ਵੱਡੀ ਵਡਿਆਈ ਤਿਸ ਬਿਨ ਅਵਰ ਨਾ ਕੋਈ ਰਾਜਾ ਕਰ ਤਪਾਵਸ ਬਣਤ ਬਣਾਈ ਨਿਆਉਤ ਸਹਿ ਕਾ ਹੈ ਸਦ ਸਾਚਾ ਵਿਰਲੇ ਹੁਕਮ ਬਨਾਈ ਨੂੰ ਪ੍ਰਾਣੀ ਸਦਾ ਧਿਆਵੋ ਜਿਨ ਗੁਰਮੁਖ ਬਣਤ ਬਣਾਈ ਸਤਿਗੁਰ ਭੇਟੈ ਜਨ ਸੀਝੈ ਜਿਸ ਹਿਰਦੈ ਨਾਮ ਵਸਾਈ ਸੱਚਾ ਆਪ ਸਦਾ ਹੈ ਸਾਚਾ ਬਾਣੀ ਸਭ ਸੁਣਾਈ ਨਾਨਕ ਸੁਣ ਵੇਖ ਰਹਾ ਵਿਸਮਾਦ ਮੇਰਾ ਪ੍ਰਭ ਰਵਿਆ ਸਰਬ ਥਾਈ ਰਾਮ ਕਲੀ ਮਹੱਲਾ ਪੰਜਵਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਨਹੀ ਕੀਆ ਪਰਵਿਰਤ ਪਸਾਰਾ ਕਿਨਹੀ ਕੀਆ ਪੂਜਾ ਵਿਸਥਾਰਾ ਕਿਨਹੀ ਨਿਵਲ ਭੁਜੰਗਮ ਸਾਧੇ ਮੋਹਿ ਦੀਨ ਖਰ ਖਰ ਆਰਾਧੇ ਤੇਰਾ ਭਰੋਸਾ ਪਿਆਰੇ ਆਨ ਨਾ ਜਾਣਾਵੇ ਸਾਰਹਾਓ ਕਿਨਹੀ ਗਿਰੋ ਤਜ ਵਣਖੰਡ ਪਾਇਆ ਕਿਨਹੀ ਮੋਨ ਔਤੂਤ ਸਦਾਇਆ ਕੋਈ ਕਹਤੋ ਅਨਨ ਭਗਉਤੀ ਮੋਹਿ ਦੀਨ ਹਰ ਹਰ ਓਟ ਲੀਤੀ ਕਿਨਹੀ ਕਹਾ ਹਉ ਤੀਰਥਵਾਸੀ ਕੋਈ ਅੰਨ ਤਜ ਭਇਆ ਉਦਾਸੀ ਕਿਨਹੀ ਭਵਨ ਸਭ ਧਰਤੀ ਕਰਿਆ ਮੋਹਿ ਦੀਨ ਹਰਿ ਹਰਿ ਦਰ ਪਰਿਆ ਕਿਨਹੀ ਕਹਿਆ ਮੈਂ ਕੁਲਹਿ ਵਡਿਆਈ ਕਿਨਹੀ ਕਹਿਆ ਬਾਹ ਬਹੁ ਭਾਈ ਕੋਈ ਕਹਿ ਮੈਂ ਤਨੈ ਵਿਸਾਰਾ ਮੋਹਿ ਦੀਨ ਹਰਿ ਹਰਿ ਆਧਾਰਾ ਕਿਨਹੀ ਘੂਘਰ ਨਿਵਤ ਕਰਾਈ ਕਿਨਹੂ ਵਰਤ ਨੇ ਮਾਲਾ ਪਾਈ ਕਿਨਹੀ ਤਿਲਕ ਗੋਪੀ ਚੰਦਨ ਲਾਇਆ ਮੋਹਿ ਦੀਨ ਹਰਿ ਹਰਿ ਹਰਿ ਧਿਆਇਆ ਕਿਨਹੀ ਸਿੱਧ ਬਹੁ ਚੇਟਕ ਲਾਏ ਕਿਨਹੀ ਭੇਖ ਬਹੁ ਥਾਟ ਬਣਾਏ ਇਨਹੀ ਤੰਤਮੰਤ ਖੇਵਾ ਮੋਹਿ ਦੀਨ ਹਰਿ ਹਰਿ ਹਰਿ ਸੇਵਾ ਹੋਈ ਚਤਰ ਕਹਾਵੈ ਪੰਡਿਤ ਕੋ ਖਟ ਕਰਮ ਸਜਿਤ ਸਿਉ ਮੰਡਿਤ ਹੋਈ ਕਰੈ ਆਚਾਰ ਸੋ ਕਰਨੀ ਮੋਹਿ ਦੀਨ ਹਰਿ ਹਰਿ ਹਰਿ ਸਰਣੀ ਸਗਲੇ ਕਰਮ ਧਰਮ ਜੁਗ ਸੋਦੇ ਬਿਨ ਨਾਵੈ ਇਹੋ ਮਨ ਨਾ ਪ੍ਰਬੋਧੇ ਕਹੋ ਨਾਨਕ ਜੋ ਸਾਧ ਸੰਗ ਪਾਇਆ ਬੂਝੀ ਤ੍ਰਿਸ਼ਨਾ ਮਹਾ ਸੀਤ ਲਾਇਆ ਰਾਮ ਕਲੀ ਮਹੱਲਾ ਪੰਜਵਾ ਇਸ ਪਾਣੀ ਤੇ ਜਿਨ ਤੂੰ ਘਰਿਆ ਮਾਟੀ ਕਾਲੇ ਦਿਵਰਾ ਕਰਿਆ ਉਗਤ ਜੋਤ ਲੈ ਸੁਰਤ ਪਰੀਖਿਆ ਮਾਤ ਗਰਭ ਮੈਂ ਜਿਨ ਤੂੰ ਰਾਖਿਆ ਰਾਖਨ ਹਾਰ ਸੰਭਾਰ ਜਨਾ ਸਗਲੇ ਛੋੜ ਵਿਚਾਰ ਮਨਾ ਰਹਾ ਜਿਨ ਦੀਏ ਤੁਧ ਬਾ ਮਹਤਾਰੀ ਜਿਨ ਦੀਏ ਭਰਾਤ ਪੁਤਹਾਰੀ ਜਿਨ ਦੀਏ ਤੁਧ ਬਨਤਾਰ ਮੀਤਾ ਤਿਸ ਠਾਕਰ ਕੋ ਰਖ ਲਿਓ ਚੀਤਾ ਜਿਨ ਦੀਆ ਤੁਧ ਪਵਨ ਅਮੋਲਾ ਜਿਨ ਦੀਆ ਤੁਧ ਨੀਰ ਨਿਰਮੋਲਾ ਜਿਨ ਦੀ ਆਤਿ ਪਾਵਕ ਬਲਨਾ ਤਿਸ ਠਾਕੁਰ ਕੀ ਰਹੋ ਮਨ ਸਰਨਾ ਛਤੀ ਅੰਮ੍ਰਿਤ ਜਿਨ ਭੋਜਨ ਦੀਏ ਅੰਤਰ ਠਾਣ ਠਾਰਾ ਮਨ ਕੋ ਕੀਏ ਬਸਦਾ ਦਿਓ ਵਰਤਨ ਬਲਨਾ ਤਿਸ ਠਾਕੁਰ ਕੇ ਚਿਤ ਰਖ ਚਰਨਾ ਪੇਖਨ ਕੋ ਨੇਤਰ ਸੁਣਨ ਕੋ ਕਰਨਾ ਹਸਤ ਕਮਾਵਣ ਬਾਸਨ ਰਸਨਾ ਚਰਨ ਚੱਲਣ ਕੋ ਸਿਰ ਕੀਨੋ ਮੇਰਾ ਮਨ ਤਿਸ ਠਾਕੁਰ ਕੇ ਪੂਜੋ ਪੈਰਾ ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ ਸਗਲ ਜੋਨ ਮੈਂ ਤੂੰ ਸਿਰ ਧਰਿਆ ਆਪ ਤੂੰ ਸੀਜ ਭਾਵੈ ਨਹੀਂ ਸੀਜੈ ਕਾਰਜ ਸਵਰੈ ਮਨ ਪ੍ਰਭ ਧਿਆਈ ਜੈ ਇਹਾ ਉਹਾ ਇਕੈ ਉਹੀ ਜਦ ਕਾ ਦੇਖੀਐ ਤਤ ਤਤ ਉਹੀ ਤੇ ਸੇਵਤ ਮਨ ਆਲਸ ਕਰੈ ਜਿਸ ਵਿਸਰਿਆ ਇਕ ਨਿਮਖ ਨਾ ਸਰੈ ਹਾਵੇਂ ਅਪਰਾਧੀ ਨਿਰਗੁਣ ਯਾਰੇ ਨਾ ਕਿਸ ਸੇਵਾ ਨਾ ਕਰਮਾਰੇ ਗੁਰ ਬੋਹਿਤ ਵਡ ਭਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ ਰਾਮ ਕਲੀ ਮਹੱਲਾ ਪੰਜਵਾ ਕਾਹੂ ਵਿਹਾਵੈ ਰੰਗ ਰਸ ਰੂਪ ਕਾਹੂ ਵਿਹਾਵੈ ਮਾਏ ਬਾਪ ਪੂਤ ਕਾਹੂ ਵਿਹਾਵੈ ਰਾਜ ਮਿਲਖਵਾ ਪਾਰਾ ਸੰਤ ਵਿਹਾਵੈ ਹਰਿ ਨਾਮ ਅਦਾਰਾ ਰਚਨਾ ਸਾਚ ਬਣੀ ਸਭ ਕਾ ਏਕ ਧਨੀ ਰਹਾਉ ਕਾਹੂ ਵਿਹਾਵੈ ਦਰਬਾਦ ਕਾਹੂ ਵਿਹਾਵੈ ਰਸਨਾ ਸਾਦੇ ਕਾਹੂ ਵਿਹਾਵੈ ਲਬਟ ਸੰਗ ਨਾਰੀ ਸੰਤ ਰਚੇ ਕੇਵਲ ਨਾਮ ਮੁਰਾਰੀ ਕਉ ਵਿਹਾਵੈ ਖੇਲਤ ਜੂਆ ਕਉ ਵਿਹਾਵੈ ਅਮਲੀ ਹੂਆ ਕਉ ਵਿਹਾਵੈ ਪਰਬ ਦਰਬ ਚੋਰਾਏ ਹਰ ਜਨ ਵਿਹਾਵੈ ਨਾਮ ਧਿਆਏ ਕਾਹੂ ਵਿਹਾਵੈ ਜੋਗ ਤਪ ਪੂਜਾ ਕਾਹੂ ਰੋਗ ਸੋਗ ਪਰਮੀਜਾ ਕਾਹੂ ਪਵਨ ਧਾਰ ਜਾਤ ਵਿਹਾਏ ਸੰਤ ਵਿਹਾਵੈ ਕੀਰਤਨ ਗਾਏ ਕਉ ਵਿਹਾਵੈ ਦਿਨ ਰਹਿਣ ਚਾਲਤ ਕਉ ਵਿਹਾਵੈ ਸੋ ਪਿੜ ਮਾਲਤ ਕਉ ਵਿਹਾਵੈ ਬਾਲ ਪੜਾਵਤ ਸੰਤ ਵਿਹਾਵੈ ਹਰ ਜਸ ਗਾਵਤ ਕਾਹੂ ਵਿਹਾਵੈ ਨਟ ਨਾਟਕ ਨਿਰਤੇ ਕਾਹੂ ਵਿਹਾਵੈ ਜੀਆ ਇਹ ਹਿਰਤੇ ਕਾਹੂ ਵਿਹਾਵੈ ਰਾਜ ਮਹਿ ਡਰਤੇ ਸੰਤ ਵਿਹਾਵੈ ਹਰ ਜਸ ਕਰਤੇ ਕਾਹੂ ਵਿਹਾਵੈ ਮਤਾ ਮਸੂਰਤ ਕਾਹੂ ਵਿਹਾਵੈ ਸੇਵਾ ਜ਼ਰੂਰਤ ਕਾਹੂ ਵਿਹਾਵੈ ਸੋਦਤ ਜੀਵਤ ਸੰਤ ਵਿਹਾਵੈ ਹਰ ਰਸ ਪੀਵਤ ਜਿਤ ਕੋ ਲਾਇਆ ਤਿਤ ਹੀ ਲਗਾਨਾ ਨਾ ਕੋ ਮੂੜ ਨਹੀਂ ਕੋ ਸਿਆਣਾ ਕਰ ਕਿਰਪਾ ਜਿਸ ਦੇਵੈ ਨਾ ਨਾਨਕ ਤਾ ਕੈ ਬਲ ਬਲ ਜਾਓ RAM ਕਲੀ ਮਹੱਲਾ ਪੰਜਵਾ ਦਾਵਾ ਰਹੇ ਹਰਿ ਬੂਟ ਮਾਤ ਗਰਭ ਸੰਕਟ ਦੇ ਛੂਟ ਜਾ ਕਾ ਨਾਮ ਸਿਮਰਤ ਪਉ ਜਾਏ ਤੈਸੇ ਸੰਤ ਜਨਾ ਰਾਖੈ ਹਰਿ ਰਾਏ ਐਸੇ ਰਾਖਨਹਾਰ ਦਇਆਲ ਜਦ ਕਾ ਦੇਖੋ ਤੁਮ ਪ੍ਰਤਿਪਾਲ ਰਹਾ ਜਲ ਪੀਵਤ ਜੋ ਤਿਖਾ ਮਿਟੰਤ ਤਨ ਵਿਗਸੈ ਗ੍ਰਹਿ ਆਵਤ ਕੰਤ ਲੋਭੀ ਕਾ ਤਨ ਪ੍ਰਾਨ ਆਧਾਰ ਤਿਉ ਹਰ ਜਨ ਹਰ ਹਰ ਨਾਮ ਪਿਆਰ ਕਿਰਸਾਨੀ ਜੋ ਰਾਖੈ ਰਖਵਾਲਾ ਮਾਤ ਪਿਤਾ ਦਇਆ ਜੋ ਵਾਲਾ ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ ਤਿਉ ਹਰ ਜਨ ਰਾਖੈ ਕੰਠ ਲਾਏ ਜਿਉ ਅੰਧਲੇ ਪੇਖਤ ਹੋਏ ਆਨੰਦ ਗੂੰਗਾ ਭਗਤ ਗਾਵੇ ਬਹੁ ਛੰਦ ਪਿੰਗਲ ਪਰਬਤ ਪਰਤੇ ਭਾਰੇ ਹਰ ਕੈ ਨਾਮ ਸਗਲ ਉਧਾਰ ਜਿਉ ਪਾਪਕ ਸੰਗ ਸੀਤ ਕੋ ਨਾਸ ਐਸੇ ਪ੍ਰਾਚਿਤ ਸੰਤ ਸੰਗ ਵਿਨਾਸ਼ ਜਿਉ ਸਾਬੁਨ ਕਾਪਰ ਉਜਲ ਹੋਤ ਨਾਮ ਜਪਤ ਸਭ ਪ੍ਰਮ ਭਉ ਕੋਤ ਜਿਉ ਚਕਵੀ ਸੂਰਜ ਕੀ ਆਸ ਜਿਉ ਚਾਤ੍ਰਿਕ ਬੂੰਦ ਕੀ ਪਿਆਸ ਜਿਉ ਕੁਰੰਕ ਨਾਦ ਕਰਮ ਸਮਾਨੇ ਤਿਉ ਹਰਿ ਨਾਮ ਹਰ ਜਨ ਮਰੈ ਸੁਖਾਨੇ ਤੁਮਰੀ ਕਿਰਪਾ ਤੇ ਲਾਗੀ ਪ੍ਰੀਤ ਦਇਆਲ ਭੈ ਤਾ ਆਏ ਚੀਤ ਦਇਆ ਧਾਰੀ ਤਿਨ ਧਾਰਨ ਹਾਰ ਬੰਧਨ ਤੇ ਹੋਈ ਛੁਟਕਾਰ ਸਭ ਥਾਨ ਦੇਖੇ ਨੈਣ ਅਲੋਏ ਤਿਸ ਬਿਨ ਦੂਜਾ ਅਵਰ ਨ ਕੋਏ ਬ੍ਰਹਮ ਪੈ ਛੂਟੇ ਗੁਰ ਪ੍ਰਸਾਦ ਨਾਨਕ ਵੇਖਿਓ ਸਭ ਬਿਸਮਾਦ ਰਾਮ ਕਲੀ ਮਹੱਲਾ ਪੰਜਵਾ ਜੀ ਜਨ ਸਭ ਵੇਖਿਆ ਹੈ ਪ੍ਰਭ ਸਗਲ ਤੁਮਾਰੀ ਧਾਰਨਾ ਇਹੋ ਮਨ ਹਰ ਕੈ ਨਾਮ ਉਧਾਰਨਾ ਰਹਾ ਖਿਨ ਮੈਂ ਥਾਪ ਉਥਾਪੇ ਕੁਦਰਤ ਸਭ ਕਰਤੇ ਕੇ ਕਾਰਨਾ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਬਿਧਾਰਨਾ ਨਾਮ ਜਪਤ ਮਨ ਨਿਰਮਲ ਹੋਵੈ ਸੂਖੇ ਸੂਖ ਉਦਾਰਨਾ ਭਗਤ ਸਰਣ ਜੋ ਆਵੈ ਪ੍ਰਾਣੀ ਤਿਸ ਇਹਾ ਉਹਾ ਨਹਾਰਨਾ ਸੂਖ ਦੂਖ ਇਸ ਮਨ ਕੀ ਬਿਰਤਾ ਤੁਮ ਹੀ ਆਗੈ ਸਾਰਨਾ ਤੂੰ ਦਾਤਾ ਸਭਨਾ ਜੀ ਆਕਾ ਆਪਨ ਕੀਆ ਪਾਲਨਾ ਅਨਕ ਬਾਰ ਕੋਟ ਜਨ ਉਪਰ ਨਾਨਕ ਵੰਜੈ ਵਾਰਨਾ ਰਾਮ ਕਲੀ ਮਹੱਲਾ ਪੰਜਵਾ ਅਸ਼ਟਪਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਭੇਟ ਪਾਪ ਸਭ ਨਾ ਸਹਿ ਹਰ ਸੋ ਦੇ ਮਿਲਾਈ ਮੇਰਾ ਗੁਰ ਪਰਮੇਸ਼ਰ ਸੁਖਦਾਈ ਪਾਰ ਬ੍ਰਹਮ ਕਾ ਨਾਮ ਦਿਰੜਾਏ ਅੰਤੇ ਹੋਏ ਸਖਾਈ ਰਹਾਉ ਸਗਲ ਕਾ ਢੇਰਾ ਪੰਨਾ ਸੰਤੂਰ ਮੁਖ ਲਾਈ ਪਤ ਪੁਨੀਤ ਕੀਏ ਖਿਨ ਪੀਤਰੇ ਅਗਿਆਨ ਅੰਧੇਰ ਵੰਜਾਈ ਕਰਨ ਕਾਰਨ ਸਮਰਾਤ ਸੁਆਮੀ ਨਾਨਕ ਤੇ ਸਰਣਾਈ ਬੰਧਨ ਤੋੜ ਚਰਨ ਕਮਲ ਦਿੜਾਏ ਏਕ ਸ਼ਬਦ ਲਿਵ ਲਾਈ ਅੰਧਕੂਪ ਬਿਖਿਆ ਤੇ ਕਾਢਿਓ ਸਾਜ ਸ਼ਬਦ ਬਣ ਆਈ ਜਨਮ ਮਰਨ ਕਾ ਸਾਸਾ ਚੂਕਾ ਬਾਹਰ ਕਥਾ ਨ ਧਾਈ ਨਾਮ ਰਸਾਇਨ ਹੁਮਨ ਰਾਤਾ ਅੰਮ੍ਰਿਤ ਪੀ ਤ੍ਰਿਪਤਾਈ ਸੰਤ ਸੰਗ ਮਿਲ ਕੀਰਤਨ ਗਾਇਆ ਨਿਚਲ ਵਸਿਆ ਜਾਈ ਪੂਰਾ ਗੁਰ ਪੂਰੀ ਮਦੀਨੀ ਹਰ ਬਿਨ ਆਣ ਨਾ ਭਾਈ ਨਾਮ ਨਿਧਾਨ ਪਾਇਆ ਵਡ ਭਾਗੀ ਨਾਨਕ ਨਰਕ ਨਾ ਜਾਈ ਕਾਲ ਸਿਆਣ ਭੁਗਤ ਨਾ ਮੇਰੀ ਪੂਰਾ ਗੁਰੂ ਕਮਾਈ ਜਬ ਤਬ ਸੰਜਮ ਸੋਚ ਹੈ ਸੋਈ ਆਪੇ ਕਰੇ ਕਰਾਈ ਪੁੱਤਰ ਕਲਤਰ ਮਹਾ ਵਿਖਿਆ ਮਹਿ ਗੁਰ ਸਾਚੈ ਲਾਇ ਤਰਾਈ ਆਪਣੇ ਜੀ ਤੈ ਆਪ ਸੰਭਾਲੇ ਆਪ ਲੀਏ ਲੜ ਲਾਈ ਸਾਜ ਧਰਮ ਕਾ ਬੇੜਾ ਬਾਂਧਿਆ ਭਉ ਦਿਨ ਭਾਰ ਪਵਾਈ ਬੇਸਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ ਅਕਾਲ ਮੂਰਤ ਅਜੂਨੀ ਸੰਭਉ ਕਲ ਅੰਧਕਾਰ ਦੀ ਪਾਈ ਅੰਤਰ ਜਾਮੀ ਜੀਨ ਕਾ ਦਾਤਾ ਦੇਖ ਤ੍ਰਿਪਤ ਹਗਾਈ ਏਕ ਓੰਕਾਰ ਨਿਰੰਜਨ ਨਿਰਭਉ ਸਭ ਜਲ ਥ ਰਹਾ ਸਮਾਈ ਭਗਤ ਦਾਨ ਭਗਤਾ ਕੋ ਦੀਨਾ ਹਰਿ ਨਾਨਕ ਜਾਚੈ ਮਾਈ RAM ਕਲੀ ਮਹੱਲਾ ਪੰਜਵਾ ਸ਼ਲੋਕ ਸਿੱਖਾ ਸਬਦ ਪਿਆਰਿਓ ਜਨਮ ਮਰਨ ਕੀ ਟੇਕ ਮੋਕੂ ਜਲ ਸਦਾ ਸੁਖੀ ਨਾਨਕ ਸਿਮਰਤੇ ਏਕ ਮੰਤਰ ਰਾਤਾ ਰਾਮ ਪਿਆਰੇ ਹਰ ਭੇ ਭਗਤ ਬਣ ਆਈ ਸੰਤੋ ਸਤਿਗੁਰ ਖੇਬ ਨਿਵਾਹੀ ਸੰਤੋ ਹਰ ਨਾਮ ਲਾਹਾ ਦਾਸ ਕੋ ਦੀਆ ਸਗਲੀ ਤ੍ਰਿਸ਼ਨੋ ਲਾਹੀ ਸੰਤੋ ਰਹਾਉ ਖੋਜਤ ਖੋਜ ਲਾਲ ਇਕ ਪਾਇਆ ਹਰ ਕੀਮਤ ਕਾਣ ਨ ਜਾਈ ਸੰਤੋ ਚਰਨ ਕਮਲ ਸਿਓ ਲਾਗੋ ਧਿਆਨਾ ਸਾਚਾ ਦਰਸ ਸਮਾਈ ਸੰਤਹੁ ਗੁਣ ਗਾਵਤ ਗਾਵਤ ਭੈ ਨਿਹਾਲਾ ਹਰ ਸਿਮਰਤ ਤ੍ਰਿਵਤ ਅਗਾਈ ਸੰਤਹੁ ਆਤਮ ਰਾਮ ਰਵਿਆ ਸਭੇ ਅੰਤਰੇ ਕਾਤਾਵੈ ਆਵੈ ਕਤ ਜਾਈ ਸੰਤਹੁ ਆਦ ਜੁਗਾਦੀ ਹੈ ਪੀਓਸੀ ਸਭ ਜੀਆ ਕਾ ਸੁਖਦਾਈ ਸੰਤਹੁ ਆਪ ਬੇਅੰਤ ਅੰਤ ਨਹੀਂ ਪਾਈਐ ਪੂਰ ਰਹਾ ਸਭ ਠਾਈ ਸੰਤਹੁ ਮੀਤ ਸਾਜਨ ਮਾਲ ਜੋਬਨ ਸੁਤ ਹਰਿ ਨਾਨਕ ਬਾਪ ਮੇਰੀ ਮਾਈ ਸੰਤਹੁ ਰਾਮ ਕਲੀ ਮਹੱਲਾ ਪੰਜਵਾ ਮਨ ਬਚ ਕਰਾਵੇ RAM ਨਾਮ ਚਿਤਾਰੀ ਘੂਮਨ ਘੇਰ ਮਹਾਤ ਬਿਖੜੀ ਗੁਰਮੁਖ ਨਾਨਕ ਪਾਰ ਉਤਾਰੀ ਰਹਾਉ ਅੰਤਰ ਸੂਖਾ ਬਾਹਰ ਸੂਖਾ ਹਰ ਜਬ ਮਨ ਭਏ ਦੁਸ਼ਟਾਰੀ ਜਿਸ ਤੇ ਲਾਗੇ ਤਰਹਿ ਨਿਵਾਰੇ ਪ੍ਰਭ ਜੀਓ ਆਪਣੀ ਕਿਰਪਾ ਧਾਰੀ ਉਦਰੇ ਸੰਤ ਪਰੇ ਹਰ ਸਰਨੀ ਪਚ ਬਿਨਸੇ ਮਹਾ ਅਹੰਕਾਰੀ ਸਾਧੂ ਸੰਗਤ ਇਹੋ ਫਲ ਪਾਇਆ ਇਕ ਕੇਵਲ ਨਾਮ ਆਧਾਰੀ ਨਾ ਕੋਈ ਸੂਰ ਨਾ ਕੋਈ ਹੀਣਾ ਸਭ ਪ੍ਰਗਟੀ ਜੋ ਤੁਮਾਰੀ ਤੁਮ ਸਮਰੱਥ ਅਕਥ ਗੋਚਰ ਰਵਿਆ ਏਕ ਮੁਰਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨਾ ਪਾਰਾਵਾਰੀ ਨਾਮਦਾਨ ਨਾਨਕ ਵਡਿਆਈ ਤੇਰਿਆ ਸੰਤ ਜਨਾਰੇ ਨਾਰੀ